ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਵਡਹੰਸ ਮਹੱਲਾ ਪਹਿਲਾ ਘਰ ਪਹਿਲਾ ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ ਜੋ ਰਤੇ ਸਹਿ ਆਪਣਾ ਤਿਨ ਭਾਵੈ ਸਭ ਕੋਏ ਹਵਾਰੀ ਵੰਨਾ ਖੰਨੀਆਂ ਵੰਨਾ ਤਉ ਸਾਹਿਬ ਕੇ ਨਾਵੈ ਰਹਾਉ ਸਾਹਿਬ ਸਭਲੇ ਰੁਖੜਾ ਅੰਮ੍ਰਿਤ ਜਾ ਕਾ ਨਾਉ ਜਿਨ ਪੀਆ ਤੇ ਤ੍ਰਿਪਤ ਹੋ ਤਿਨ ਬਲਿਹਾਰੈ ਜਾਉ ਮੈਂ ਕੀ ਨਦਰ ਨਾ ਆਵਹੀ ਵਸਹਿ ਬਿਆ ਨਾਲ ਤਿਹਾ ਤਿਹਾਇਆ ਕਿਉ ਲਹਿ ਜਾਂ ਸਰ ਪੀ ਤਰਿ ਪਾਲੇ ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸੇ ਮਨ ਤੇ ਧੋਖਾ ਤਾਂ ਲਹੈ ਜਾ ਸਿਫਤ ਕਰੀ ਅਰਦਾਸ ਵਡਹੰਸ ਮਹੱਲਾ ਪਹਿਲਾ ਗੁਣਵੰਤੀ ਸਹਰਾਵਿਆ ਨਿਰਗੁਣ ਕੂਕੇ ਕਾਇ ਜੇ ਗੁਣਵੰਤੀ ਥੀ ਰਹੈ ਤਾ ਭੀ ਸਹਰਾਵਣ ਜਾਏ ਮੇਰਾ ਕੰਤਰੀ ਸਾਲੂ ਕੀ ਤਨ ਅਵਰਾ ਰਾਵੇ ਜੀ ਰਹਾਉ ਕਰਣੀ ਕਾਵਣ ਦੇਥਿਐ ਜੇ ਮਨ ਧਾਗਾ ਹੋਏ ਮਾਨਕ ਮੁੱਲ ਨਾ ਪਾਈਐ ਲੀਜੈ ਚਿਤ ਪਰੋਏ ਰਾਹੋ ਦਸਾਈ ਨਾ ਜੁਲਾਂ ਆਖਾਂ ਅੰਬੜੀ ਆਸ ਤੈਸਾ ਨਾਰ ਅਕੂਣਾ ਕਿਉ ਥੀਵੈ ਘਰ ਵਾਸ ਨਾਨਕ ਏਕੀ ਵਾਰਾ ਦੂਜਾ ਨਾਹੀ ਕੋਏ ਤੈਸਾ ਲੱਗੀ ਦੇ ਰਹੈ ਭੀ ਸਹੁਰਾ ਵੈ ਸੋਏ ਕਢਾਂਸ ਮਹੱਲਾ ਪਹਿਲਾ ਘਰ ਦੂਜਾ ਮੋਰੀ ਰੁਣ ਚੁਣ ਲਾਇਆ ਪੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵਡਾ ਤਿਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਮਿਟੋ ਖੰਨੀਐ ਵੰਨਾ ਤੇਰੇ ਨਾਮ ਮਿਟੋ ਕੁਰਬਾਨੋ ਜਾ ਤੂ ਤਾ ਮੈਂ ਮਾਨ ਕੀਆ ਹੈ ਤੁਧ ਬਿਨ ਕੇ ਆ ਮੇਰਾ ਮਾਣੋ ਚੂੜਾ ਭੰਨ ਪਲੰਗ ਸਿਓ ਮੁੰਦੇ ਸਣਵਾਹੀ ਸਣਵਾਹਾ ਏਤੇ ਵੇਸ ਕਰੇ ਦੀਏ ਮੁੰਦੇ ਸੋ ਰਾਤੋ ਅਵਰਾਹ ਨਾ ਮਨ ਯਾਰ ਨਾ ਝੂੜਿਆ ਨਾ ਸੇ ਹਾ ਜੋ ਸਹ ਕੰਠ ਨਾ ਲਗਿਆ ਜਲਨ ਸੇ ਬਾਹੜਿਆ ਸਭ ਸਈਆ ਸੋ ਰਾਵਣ ਗਈਆ ਹੋ ਦਾਦੀ ਕੈ ਦਰ ਜਾਵਾ ਅਮਾਲੀ ਹੋ ਖਰੀ ਸੁਚੱਜੀ ਤੈਸਾ ਏਕ ਨਾ ਭਾਵਾ ਮਾਠ ਗੁੰਦਾਈ ਪਟਿਆ ਭਰਿਆ ਮਾਂਗ ਸੰਧੂਰੇ ਅੱਗੇ ਗਈ ਨਾ ਮੰਨਿਆ ਮਰੋ ਵਿਸੂਰ ਵਿਸੂਰੇ ਮੈਂ ਰੋਵੰਦੀ ਸਭ ਜਗ ਰੁਨਾ ਢੁੰਡੜੇ ਬਣਾਉ ਪੰਖੇਰੂ ਇਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਨ ਹਉ ਪਿਰੋ ਵਿਛੋੜੀ ਸੁਪਨਾ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾ ਤੁਝ ਕਨ ਪਿਆਰੇ ਭੇਜ ਨਾ ਸਕਾ ਕੋਏ ਆਉਸ ਭਾਗੀ ਨੀਦੜੀਏ ਮਤ ਸਹੁ ਦੇਖਾ ਸੋਏ ਤੈ ਸਾਹਿਬ ਕੀ ਬਾਤ ਜੇ ਆਖੈ ਕਹੁ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਕਿਉ ਨਾ ਮਰੀਜੈ ਦੀੜਾ ਨਾ ਦੀਜੈ ਜਾ ਸੋ ਪਿਆ ਵਿਡਾਣਾ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਨ ਮੈਲੈ ਸਭ ਕਿਛ ਮੈਲਾ ਤਨ ਤੋਤੈ ਮਨ ਹੱਛਾ ਨ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਇ ਜਪ ਮਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਕੋ ਇਹੋ ਨਿਧਾਨ ਰਾਵ ਸਿੱਧਾ ਕੇ ਆਸਣ ਦੇ ਸਿਖੈ ਇੰਦਰੀ ਵਾਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਹਉ ਮੈ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਵਿਣ ਸਤਗੁਰ ਕੀ ਸਰਣਾਏ ਸਤਗੁਰ ਮਿਲਿਆ ਉਲਟੀ ਪਈ ਕਹਣਾ ਕਿਛੂ ਨਾ ਜਾਏ ਪੰਤ ਨਾਨਕ ਸਤਗੁਰ ਕੋ ਮਿਲ ਦੋ ਮਰੈ ਗੁਰ ਕੈ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰੈ ਇਹੋ ਮਨ ਹੱਛਾ ਹੋਏ ਵਡਹਾਂਸ ਮਹੱਲਾ ਤੀਜਾ ਨਦਰੀ ਸਤਿਗੁਰ ਸੇਵਿਐ ਨਦਰੀ ਸੇਵਾ ਹੋਏ ਨਦਰੀ ਇਹੋ ਮਨ ਵਸ ਆਵੈ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਏਕੋ ਚੇਤ ਹੈ ਤਾ ਸੁਖ ਪਾਵੈ ਫਿਰ ਦੁਖ ਨ ਮੂਲੇ ਹੋਏ ਰਹਾਉ ਨਦਰੀ ਮਰ ਕੈ ਦੀਵਿਐ ਨਦਰੀ ਸ਼ਬਦ ਵਸੈ ਮਨ ਆਏ ਨਦਰੀ ਹੁਕਮ ਬੁਝੀਐ ਹੁਕਮੇ ਰਹੇ ਸਮਾਏ ਜਿਨ ਜਿਹਵਾ ਹਰ ਰਸ ਨ ਚਖਿਓ ਸਾ ਜਿਹਵਾ ਜਲ ਜਾਓ ਆਨ ਰਸ ਸਾਦੇ ਲੱਗ ਰਹੀ ਦੁਖ ਪਾਇਆ ਦੂਜੈ ਭਾਇ ਸਭਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਿਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵੜਾ ਸਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਗੁਰ ਬਿਨ ਗਿਆਨ ਨਾ ਹੋਈ ਸ਼ਬਦ ਲਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ ਮਨ ਮੇਰੇ ਗੁਰਮਤ ਕਰਨੀ ਸਾਰ ਸਦਾ ਸਦਾ ਹਰਿ ਪ੍ਰਭ ਰਵੈ ਤਾ ਪਾਵੈ ਮੋਖ ਦਵਾਰ ਰਹਾਉ ਗੁਣਾ ਕਾ ਨਿਧਾਨ ਏਕ ਹੈ ਆਪੇ ਦੇ ਤਾ ਕੋ ਪਾਏ ਬਿਨ ਨਾਵੇ ਸਭ ਵਿਛੜੀ ਗੁਰ ਕੈ ਸਬਦ ਮਿਲਾਏ ਮੇਰੀ ਮੇਰੀ ਕਰਦੇ ਘਟ ਗਏ ਤਿਨਾ ਹੱਥ ਕਿਹੋ ਨਾ ਆਇਆ ਸਤਿਗੁਰ ਮਿਲਿਆ ਸੱਚ ਮਿਲੇ ਸਚ ਨਾਮ ਸਮਾਇਆ ਆਸਾ ਮਨਸਾ ਇਹੋ ਸਰੀਰ ਹੈ ਅੰਤਰ ਜੋ ਜਗਾਏ ਨਾਨਕ ਮਨੁਖ ਬੰਧ ਹੈ ਗੁਰਮੁਖੇ ਮੁਕਤ ਕਰਾਏ ਵਡਹੰਸ ਮਹੱਲਾ ਤੀਜਾ ਸੋਹਾਗਣੀ ਸਦਾ ਮੁਖ ਉਜਲਾ ਗੁਰ ਕੈ ਸਾਚ ਸੁਹਾਏ ਸਦਾ ਫਿਰ ਹੈ ਆਪਣਾ ਵਿਚੋ ਆਪ ਗਵਾਏ ਮੇਰੇ ਮਨ ਤੂੰ ਹਰ ਹਰ ਨਾਮ ਧਿਆਏ ਸਤਿਗੁਰ ਮੋਹ ਕੋ ਹਰਿ ਦਿਆ 부ਝਾਏ ਰਹਾਉ ਦੁਹਾਗਣੀ ਖਰੀਆ ਬਿਲ ਲਾਦੀਆ ਤਿੰਨਾ ਮਹਲ ਨਾ ਪਾਏ ਦੂਜੈ ਭਾਇ ਕਰੂਪੀ ਦੂਖ ਹੈ ਆਗੈ ਜਾਏ ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮ ਵਸਾਏ ਔਗਣਵੰਤੀ ਕਾਮਣੀ ਦੁਖ ਲਾਗੈ ਬਿਲ ਲਾਇ ਸਭਨਾ ਕਾ ਪਤਾਰ ਏਕ ਹੈ ਸੁਆਮੀ ਕਾਹਣਾ ਕਿਛੂ ਨਾ ਜਾਏ ਨਾਨਕ ਆਪੇ ਵੇਖ ਕੀਤਿਆਂ ਨੂੰ ਨਾਮੇ ਲੈ ਅਨੁਲਾਏ ਵਿਢਾਂਸ ਮਹੱਲਾ ਤੀਜਾ ਅੰਮ੍ਰਿਤ ਨਾਮ ਸਦ ਮੀਠਾ ਲਾਗਾ ਗੁਰ ਸਬਦੀ ਸਾਧ ਆਇਆ ਸੱਚੀ ਬਾਣੀ ਸਾਜ ਸਮਾਣੀ ਹਰ ਜਿਉ ਮਨ ਵਸਾਇਆ ਹਰ ਕਰ ਕਿਰਪਾ ਸਤਿਗੁਰੂ ਮਿਲਾਇਆ ਪੂਰਾ ਸਤਿਗੁਰ ਹਰਿ ਨਾਮ ਧਿਆਇਆ ਰਹਾਉ ਹੈ ਭੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ ਮਹਾਦੇਵ ਗਿਆਨੀ ਵਰਤੈ ਕਰਿ ਆਪਣਾ ਤਾਮਸ ਬਹੁਤ ਅਹੰਕਾਰਾ ਕਿਸਨ ਸਦਾ ਅਵਤਾਰੀ ਰੂਧਾ ਕਿਤ ਲਗ ਤਰੈ ਸੰਸਾਰਾ ਗੁਰਮੁਖ ਗਿਆਨ ਰਤੇ ਜੁਗ ਅੰਤਰ ਚੂਕੈ ਮੋਹ ਗੁਬਾਰਾ ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖ ਤਰੈ ਸੰਸਾਰਾ ਸਾਚੈ ਨਾਇ ਰਤੇ ਬੈਰਾਗੀ ਪਾਇਨ ਮੋਖ ਦੁਆਰਾ ਏਕੋ ਸੱਚ ਵਰਤੈ ਸਭ ਅੰਤਰ ਸਭਨਾ ਕਰੇ ਪ੍ਰਤਿਪਾਲਾ ਨਾਨਕ ਇਕ ਸੁਬਿਨ ਮੈਂ ਅਵਰ ਨਾ ਜਾਣਾ ਸਭਨਾ ਦੀਵਾਨ ਦਇਆਲਾ ਵਡਹੰਸ ਮਹੱਲਾ ਤੀਜਾ ਗੁਰਮੁਖ ਸੱਚ ਸੰਜਮ ਤਤ ਗਿਆਨ ਗੁਰਮੁਖ ਸਾਚੇ ਲੱਗੈ ਧਿਆਨ ਗੁਰਮੁਖ ਮਨ ਮੇਰੇ ਨਾਮ ਸੰਭਾਲੇ ਸਦਾ ਨਿਭੈ ਚੱਲੈ ਤੇਰੇ ਨਾਲ ਰਹਾਉ ਗੁਰਮੁਖ ਜਾਤ ਪਤ ਸਜ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਦੇਵੈ ਸੋਏ ਗੁਰਮੁਖ ਸਬਦ ਸਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰੈ ਸਾਧਾਰੂ ਵਡਹੰਸ ਮਹੱਲਾ ਤੀਜਾ ਰਸਨਾ ਹਰਿ ਸਾਜ ਲੱਗੀ ਸਾਜ ਸੁਹਾਏ ਮਨ ਤ੍ਰਿਪਤਿਆ ਹਰਿ ਨਾਮ ਧਿਆਏ ਸਦਾ ਸੁਖ ਸਾਚੈ ਸਭ ਵਿਚਾਰੀ ਆਪਣੇ ਸਤਿਗੁਰੂ ਵਿਟੋ ਸਦਾ ਬਲਿਹਾਰੀ ਰਹਾਓ ਅੱਖੀ ਸੰਤੋਖਿਆ ਏਕ ਨਿਵਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੇ ਸਬਦ ਹਰਿ ਨਾਏ ਨਾਮ ਪਰਮਲ ਹਿਰਦੈ ਰਹਿ ਸਮਾਏ ਨਾਨਕ ਮਸਤਕ ਜਿਸ ਵੜ ਪਾਗੇ ਗੁਰ ਕੀ ਬਾਣੀ ਸਾਜ ਬੈਰਾਗ ਵਡਹੰਸ ਮਹੱਲਾ ਤੀਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਚਾ ਸ਼ਬਦ ਸੱਚ ਸਮਾਏ ਏ ਮਨ ਨਾਮ ਨਿਧਾਨ ਤੂੰ ਪਾਏ ਆਪਣੇ ਗੁਰ ਕੀ ਮਨ ਲੈ ਰਜਾਏ ਰਹਾਉ ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਏ ਨਿਰਮਲ ਨਾਮ ਵਸੈ ਮਨ ਆਏ ਪਰਮੇ ਪੂਲਾ ਫਿਰੈ ਸੰਸਾਰ ਮਰ ਮੈਂ ਜਮ ਕਰੇ ਖੁਆਰ ਨਾਨਕ ਸੇ ਵਡ ਭਾਗੀ ਜਿਨ ਹਰਿ ਨਾਮ ਧਿਆਇਆ ਗੁਰ ਪ੍ਰਸਾਦੀ ਮਨ ਵਸਾਇਆ ਪੜਾਂਸ ਮਹੱਲਾ ਤੀਜਾ ਹਉ ਮੈਂ ਨਾਵੈ ਨਾਲ ਵਿਰੋਧ ਹੈ ਦੁਇ ਨਾ ਵਸੈ ਇਕ ਠਾਇ ਹਉ ਮੈਂ ਵਿੱਚ ਸੇਵਾ ਨਾ ਹੋਵੀ ਤਾ ਮਨ ਵਿਰਥਾ ਜਾਏ ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸਬਦ ਕਮਾਏ ਹੁਕਮ ਮੰਨਹਿ ਤਾ ਹਰ ਮਿਲੈ ਤਾ ਵਿੱਚ ਹਉ ਮੈਂ ਜਾਇ ਰਹਾ ਹਉ ਮੈਂ ਸਭ ਸਰੀਰ ਹੈ ਹਉ ਮੈਂ ਉਪਤਿ ਹੋਏ ਹਉ ਮੈਂ ਵੱਡਾ ਗੁਬਾਰ ਹੈ ਹਉ ਮੈਂ ਵਿੱਚ ਬੁਝ ਨਾ ਸਕੈ ਕੋਈ ਹਉ ਮੈਂ ਵਿੱਚ ਭਗਤ ਨਾ ਹੋਵੀ ਹੁਕਮ ਨਾ ਬੁਝਿਆ ਜਾਏ ਹਉਮੈ ਵਿੱਚ ਜਿਉ ਬੰਦ ਹੈ ਨਾਮ ਨਾ ਵਸੈ ਮਨ ਆਏ ਨਾਨਕ ਸਤਿਗੁਰੂ ਮਿਲਿਆ ਹਉਮੈ ਗਈ ਤਾ ਸੱਚ ਵਸਿਆ ਮਨ ਆਏ ਸੱਚ ਕਮਾਵੇ ਸੱਚ ਰਹੇ ਸੱਚੇ ਸੇਵ ਸਮਾਏ ਵਡਹੰਸ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਸੇਜ ਏਕ ਏਕੋ ਪ੍ਰਭ ਠਾਕੁਰ ਗੁਰਮੁਖਿ ਹਰਿ ਰਾਵੇ ਸੁਖ ਸਾਗਰ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ ਗੁਰ ਪੂਰਾ ਮੇ ਲਾਵੇ ਮੇਰਾ ਪ੍ਰੀਤਮ ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਰਹਾਉ ਮੈਂ ਅਵਗਣ ਭਰਪੂਰ ਸਰੀਰੇ ਹੋ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ਹਉ ਕਰ ਕਰ ਥਾਕਾ ਉਪਾ ਬਹੁ ਤੇਰੇ ਨਾਨਕ ਗਰੀਬ ਰਾਖਾ ਹਰਿ ਮੇਰੇ ਵਡਹੰਸ ਮਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਖੋ ਹਰ ਪ੍ਰਭ ਛੋੜ ਦੂਜੈ ਲੋਭਾਣੀ ਹਉ ਕਿਉ ਕਰ ਫਿਰ ਕਉ ਮਿਲੋ ਇਆਣੀ ਜੋ ਫਿਰ ਭਾਵੈ ਸਾ ਹਾਗਣੇ ਸਾਈ ਫਿਰ ਕਉ ਮਿਲੈ ਸਿਆਣੀ ਰਹਾਉ ਮੈਂ ਵਿੱਚ ਦੋਸੋ ਕਿਉ ਕਰ ਫਿਰ ਪਾਵਾ ਤੇਰੇ ਅਨੇਕ ਪਿਆਰੇ ਹਉ ਫਿਰ ਚਿਤ ਨ ਆਵਾ ਜਿਨ ਫਿਰ ਰਾਵਿਆ ਸਾ ਪੜੀ ਸੁਹਾਗਣੀ ਸੇ ਮੈਂ ਗੁਣ ਨਾਹੀ ਹਉ ਕਿਆ ਕਰੀ ਦੁਹਾਗਣੀ ਨਿਤ ਸੁਹਾਗਣ ਸਦਾ ਪਿਰ ਰਾਵੈ ਮੈਂ ਕਰਮਹੀਨ ਕਬਹੀ ਗਲ ਲਾਵੈ ਤੂੰ ਪੇਰ ਗੁਣਵੰਤਾ ਹਉ ਔਗਣੇ ਆਰਾ ਮੈਂ ਨਿਰਗੁਣ ਬਖਸ਼ੇ ਨਾਨਕ ਵਿਚਾਰਾ ਵਡਾਂਸ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੈਂ ਮਨ ਵੱਡੀ ਆਸ ਹਰੇ ਕਿਉ ਕਰ ਕਰ ਦਰਸ਼ਨ ਪਾਵਾ ਹੋ ਜਾਏ ਪੁੱਛਾ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੂਧ ਸਮਝਾਵਾ ਭੂਲਾ ਮਨ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਤੇ ਆਏ ਨਾਰਗ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਹਉ ਸਭ ਵੇਸ ਕਰੀ ਫਿਰ ਕਾਰਣੇ ਜੇ ਹਰ ਪ੍ਰਭ ਸਾਚੇ ਭਾਵਾ ਸੋ ਫਿਰ ਪਿਆਰਾ ਮੈਂ ਨਦਰ ਨਾ ਦੇਖੈ ਹਉ ਕਿਉ ਕਰ ਧੀਰਜ ਪਾਵਾ ਜਿਸ ਕਾਰਨ ਹਉ ਸੀਗਾਰ ਸੀਗਾਰੀ ਸੋ ਫਿਰ ਰੱਤਾ ਮੇਰਾ ਅਵਰਾ ਨਾਨਕ ਤਨ ਤਨ ਤਨ ਸੁਹਾਗਣੇ ਜਿਨ ਫਿਰ ਰਾਵੇੜਾ ਸਜ ਸਵਰਾ ਹਉ ਜਾਏ ਪੁੱਛਾ ਸੁਹਾਗ ਸੁਹਾਗਣੇ ਤੁਸੀਂ ਕਿਉ ਫਿਰ ਪਾਇੜਾ ਪ੍ਰਭ ਮੇਰਾ ਮੈਂ ਉਪਰ ਨਦਰ ਕਰੀ ਫਿਰ ਸਾਚੈ ਮੈਂ ਛੋੜਿਆ ਮੇਰਾ ਤੇਰਾ ਸਭ ਮਨ ਤਨ ਜਿਉ ਕਰਹੁ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲਿਐ ਆਪ ਨੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋ ਦੇ ਜੋਤੀ ਰਲਿਆ ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ ਤਿਸ ਮਨ ਤਨ ਆਪਣਾ ਦੇਵਾ ਨਿਤ ਪੱਖਾ ਫੇਰੀ ਸੇਵ ਕਮਾਵਾ ਤਿਸ ਆਗੇ ਪਾਣੀ ਢੋਵਾ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਤਨ ਤਨ ਗੁਰੂ ਗੁਰ ਸਤਿਗੁਰ ਪੂਰਾ ਨਾਨਕ ਮਨ ਆਸ ਪੁਜਾਏ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰਿ ਨਾਮ ਤੇ ਆਵਾ ਗੁਰ ਸਤਿਗੁਰ ਪਾਸੋ ਹਰ ਗੋਸ਼ਟ ਪੂਛਾਂ ਕਰ ਸਾਂਝੀ ਹਰ ਗੁਣ ਗਾਵਾਂ ਗੁਣ ਗਾਵਾ ਨਿਤ ਨਿਤ ਸਦ ਹਰ ਕੇ ਮਨ ਜੀਵੈ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲਾ ਮਰ ਜਾਏ ਜੀਉ ਮੇਰਾ ਹਰ ਵੇਖਣ ਕੋ ਸੋ ਕੋਈ ਲੋਚੈ ਸੋ ਵੇਖੈ ਜਿਸ ਆ ਵਿਖਾਲੇ ਜਿਸ ਨੂੰ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸੰਭਾਲੇ ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ ਜਿਸ ਸਤਗੁਰ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਸੇਤੀ ਰਲਿਆ ਵਡਹੰਸ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਤਿ ਉੱਚਾ ਤਾ ਕਾ ਦਰਬਾਰਾ ਅੰਤ ਨਾਹੀ ਕਿਛ ਪਾਰਾ ਵਾਰਾ ਕੋਟ ਕੋਟ ਕੋਟ ਲਗਤਾਵੈ ਇਕ ਤਿਲ ਤਾ ਕਾ ਮਹਲ ਨਾ ਪਾਵੈ ਸੁਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮੇਲਾ ਰਹਾਉ ਲਾਖ ਭਗਤ ਜਾ ਕੋ ਆਰਾਧੈ ਲਾਖ ਤਪੀਸਰ ਹੀ ਸਾਧੈ ਲਾਖ ਜੋਗੀ ਸਰ ਕਰਤੇ ਜੋਗਾ ਲਾਖ ਭੋਗੀ ਸਰ ਭੋਗੈ ਭੋਗਾ ਘਾਟ ਘੜ ਵਸੈ ਜਾਣੈ ਥੋਰਾ ਹੈ ਕੋਈ ਸਾਜਨ ਪਰਦਾ ਤੋਰਾ ਕਰੋ ਜਤਨ ਜੇ ਹੋਏ ਮਿਹਰਬਾਨਾ ਤਾ ਕੋ ਦੇਈ ਦਿਓ ਕੁਰਬਾਨਾ ਫਿਰਤ ਫਿਰਤ ਸੰਤਨ ਪਹਿ ਆਇਆ ਦੂਖ ਭ੍ਰਮ ਹਮਾਰਾ ਸਗਲ ਮਿਟਾਇਆ ਮਹਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਵਡਹੰਸ ਮਹੱਲਾ ਪੰਜਵਾ ਤਾਨ ਸੋ ਵੇਲਾ ਜੇ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਤੇਰੇ ਰਹਾਉ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਸਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਵੇ ਮੇਰਾ ਪ੍ਰਭ ਅਵਿਨਾਸੀ ਤੂੰ ਮਿਹਰਬਾਨ ਦਾਸ ਹਮ ਦੀਨਾ ਨਾਨਕ ਸਾਹਿਬ ਭਰਪੁਰ ਲੀਨਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸੈ ਜਨਾਬ ਹੋ ਤਿਨੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਹ ਤੁਤ ਦੇਖੋ ਓਟ ਤੁਮਾਰੀ ਮੋਹੇ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਵਡਹੰਸ ਮਹੱਲਾ ਪੰਜਵਾ ਜਾਮੀ ਸੋਗਾ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਓ ਜਲ ਥਲ ਮਹੀਲ ਪਰ ਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੋ ਨਦਰ ਕਰੇ ਸੋ ਧਿਆਏ ਆਠ ਪਹਾਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤਿਪਾਰੇ ਸਰਨ ਪ੍ਰਿਓ ਨਾਨਕ ਹਰਿ ਦੁਆਰੇ ਵਡਾਂ ਸੁਹਾਲਾ ਪੰਜਵਾ ਤੂੰ ਵਡਦਾਤਾ ਅੰਤਰਜਾਮੀ ਸਭ ਮਹਿਰ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਨਾਮ ਆਧਾਰਾ ਹੋ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾਉ ਤੇਰੀ ਸਰਨ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾ ਧੂਰੇ ਚਰਨ ਕਮਲ ਹਿਰਦਾ ਔਰ ਤਾਰੇ ਤੇਰੇ ਦਰਸ਼ਨ ਕਉ ਜਾਈ ਬਲਿਹਾਰੇ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ ਵਡਹੰਸ ਮਹੱਲਾ ਪੰਜਵਾ ਸਾਧ ਸੰਗ ਹਰਿ ਅੰਮ੍ਰਿਤ ਪੀਜੈ ਨਾ ਜਿਉ ਮਰੈ ਨਾ ਕਬਹੂ ਛੀਜੈ ਵਡ ਭਾਗੀ ਗੁਰ ਪੂਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਧਿਆਈਐ ਰਹਾ ਰਤਨ ਜਵਾਹਰ ਹਰਿ ਮਾਨਕ ਲਾਲਾ ਸਿਮਰ ਸਿਮਰ ਪ੍ਰਭੈ ਨਿਹਾਲਾ ਜਤ ਕਦ ਪੇਖੋ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਨਾ ਘਟ ਘੜ ਅੰਤਰ ਮੇਰਾ ਸੁਆਮੀ ਬੂਠਾ ਨਾਨਕ ਨਾਮ ਪਾਇਆ ਪ੍ਰਭ ਤੂਠਾ ਵਡਾਂਸ ਮਹੱਲਾ ਪੰਜਵਾ ਵਿਸਰਨਾਈ ਪ੍ਰਭ ਦੀਨ ਦਇਆਲਾ ਤੇਰੀ ਸਰਨ ਪੂਰਨ ਕਿਰਪਾਲਾ ਰਹਾਉ ਜਹਾ ਚਿਤ ਆਵੈ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰੈ ਤਾ ਲਾਗੈ ਹਾਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਆਉਣ ਜਾਣਾ ਤੁਮ ਹੀ ਕੀਆ ਜਿਸ ਤੂੰ ਰਾਖੈ ਤਿਸ ਦੂਖ ਨਾ ਥੀਆ ਤੂੰ ਏਕੋ ਸਾਹਿਬ ਅਵਰ ਨਾ ਹੋਰੇ ਬਿਨੋ ਕਰੈ ਨਾਨਕ ਕਰ ਜੋਰੇ ਵਡਹੰਸ ਮਹੱਲਾ ਪੰਜਵਾ ਤੂੰ ਜਾਣਾ ਇਹ ਤਾ ਕੋਈ ਜਾਣੈ ਤੇਰਾ ਦੀਆ ਨਾਮ ਵਖਾਣਾ ਤੂੰ ਅਚਰਜ ਕੁਦਰਤ ਤੇਰੀ ਬਿਸਮਾਰ ਹਾਉ ਤੁਦੇ ਆਪੇ ਕਾਰਨ ਆਪੇ ਕਰਨਾ ਹੁਕਮੇ ਜੰਮਣ ਹੁਕਮੇ ਮਰਨਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸ਼ੀਸ ਤੁਮਾਰੀ ਵਡਹੰਸ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹੋ ਕਿਉ ਪਾਈ ਗੁਰਪੂਰੇ ਜੇ ਸੌ ਖੇਲ ਖੇਲਾਈਐ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਭੁਖ ਨਾ ਉਤਰੈ ਅਮਾਲੀ ਜੇ ਸੌ ਭੋਜਨ ਮੈਂ ਨੀਰੇ ਮੇਰਾ ਮਨ ਤਨ ਪ੍ਰੇਮ ਪਰਮ ਕਾ ਬਿਨ ਦਰਸ਼ਨ ਕਿਉ ਮਨ ਧੀਰੇ ਸੁਣ ਸੱਜਣ ਮੇਰੇ ਪ੍ਰੀਤਮ ਭਾਈ ਮੈਂ ਮੇਲਿਓ ਮਿੱਤਰ ਸੁਖਦਾਤਾ ਉਹ ਜੀ ਕੀ ਮੇਰੀ ਸਭ ਏਕਨ ਜਾਣੈ ਨਿਤ ਸੁਣਾਵੈ ਹਰ ਕੀਆ ਬਾਤਾ ਹਉ ਇਕ ਖਿਣ ਤਿਸ ਬਿਨ ਰਹਿ ਨਾ ਸਕਾ ਜੋ ਚਾਤ੍ਰਿਕ ਜਲ ਕੋ ਬਿਲ ਲਾਤਾ ਹਉ ਕਿਆ ਗੁਣ ਤੇਰੇ ਸਾਰ ਸੰਭਾਲੀ ਮੈਂ ਨਿਰਗੁਣ ਕੋ ਰਾਖਿ ਲੇਤਾ ਹਉ ਭਈ ਉਡੀਣੀ ਕੰਤ ਕੋ ਅੰਮਾਲੀ ਸੋ ਫਿਰ ਕਦ ਨੈਣੀ ਦੇਖਾ ਸਭ ਰਸ ਭੋਗਣ ਵਿਸਰੇ ਬਿਨ ਫਿਰ ਕਿਤੈ ਨਾ ਲੇਖਾ ਇਹੋ ਕਾਪੜ ਤਨ ਨਾ ਸੁਕਾਵੀ ਕਰ ਨਾ ਸਕੋ ਹੋਵੇ ਸਾ ਜਿਨੀ ਸਗੀ ਲਾਲ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ਮੈਂ ਸਭ ਸੀਗਾਰ ਬਣਾਇਆ ਅਮਾਲੀ ਬਿਨ ਫਿਰ ਕਾਮ ਨ ਆਏ ਜਾ ਸਹਿ ਬਾਤ ਨ ਪੁੱਛਿਆ ਅਮਾਲੀ ਤਾ ਬਿਰਥਾ ਜੋਬਨ ਸਭ ਜਾਏ ਤਨ ਤਨ ਤੇ ਸੁਹਾਗਣੀ ਅਮਾਲੀ ਜਿਨ ਸਹਰੈ ਅਸਮਾਏ ਹੋ ਵਾਰਿਆ ਤਿਨ ਸੁਹਾਗਣੀ ਅਮਾਲੀ ਤਿਨ ਕੇ ਧੋਵਾ ਸਦ ਪਾਏ ਜਿਚਰ ਦੂਜਾ ਪਰਮ ਸਾਇ ਅਮਾਲੀ ਤਿਚਰ ਮੈਂ ਜਾਣਿਆ ਪ੍ਰਭ ਦੂਰੇ ਜਾ ਮਿਲਿਆ ਪੂਰਾ ਸਤਿਗੁਰੂ ਅੰਮਾਲੀ ਤਾਇਆ ਸਾਮਣ ਸਾ ਸਭ ਪੂਰੇ ਮੈਂ ਸਰਬ ਸੁਖਾ ਸੁਖ ਪਾਇਆ ਅੰਮਾਲੀ ਫਿਰ ਸਰਬ ਰਹਾ ਭਰ ਪੂਰੇ ਜਨ ਨਾਨਕ ਹਰ ਰੰਗ ਮਾਣਿਆ ਅੰਮਾਲੀ ਗੁਰ ਸਤਿਗੁਰ ਕੈ ਲਗ ਪੈਰੇ ਵੜਹੰਸ ਮਹੱਲਾ ਤੀਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸੱਚੀ ਬਾਣੀ ਸੱਚ ਤੁਨ ਸੱਚ ਸ਼ਬਦ ਵਿਚਾਰਾ ਦਿਨ ਸਾਜ ਸਲਾਹਣਾ ਧਨ ਧਨ ਵਡ ਪਾਗ ਹਮਾਰਾ ਮਨ ਮੇਰੇ ਸਾਚੇ ਨਾਮ ਵਿਟਹੁ ਬਲ ਜਾਓ ਦਾਸਨ ਦਾਸਾ ਹੋਏ ਰਹੇ ਤਾ ਪਾਵਹਿ ਸੱਚਾ ਨਾਉ ਰਹਾਉ ਜੀਵਾ ਸੱਚੀ ਸਤਿ ਰਤੀ ਤਨ ਮਨ ਸੱਚਾ ਹੋਏ ਜਿਨ ਸਾਚੇ ਹੋਰ ਸਲਾਹਣਾ ਜਾਸੈ ਜਨੁ ਸਭ ਕੋਏ ਸੱਚ ਖੇਤੀ ਸੱਚ ਬੀਜਣਾ ਸਾਚਾ ਵਾਪਾਰਾ ਅਣ ਦਿਨ ਲਾਹਾ ਸਚ ਨਾਮ ਤਨ ਭਗਤ ਪਰੇ ਪੰਡਾਰਾ ਸਚ ਖਾਣਾ ਸਜ ਪਹਿਨਣਾ ਸਚ ਢੇਕ ਹਰੀ ਨਾਮ ਜਿਸ ਨੂੰ ਬਖਸ਼ੇ ਤਿਸ ਮਿਲੈ ਮਹਲੀ ਪਾਏ ਥਾਉ ਆਵੈ ਸੱਚੇ ਜਾਵੈ ਸੱਚੇ ਫਿਰ ਜੂਨੀ ਮੂਲ ਨਾ ਪਾਹੇ ਗੁਰਮੁਖ ਦਰ ਸਾਚੈ ਸਤਿਆਰ ਹੈ ਸਾਚੇ ਮਾਹਿ ਸਮਾਹੇ ਅੰਤਰ ਸੱਚਾ ਮਨ ਸੱਚਾ ਸੱਚੀ ਸਿਵ ਸੁਨਾਏ ਸੱਚਾ ਥਾਨ ਸੱਚ ਸਾ ਲਾਹਣਾ ਸਤਿਗੁਰ ਬਲਿਹਾਰੈ ਜਾਉ ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਨਾਨਕ ਸੱਚਾ ਮੇਲੇ ਤਾਂ ਮਿਲੇ ਆਪੇ ਲੈ ਮਿਲਾਏ ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਏ ਵਡਹਾਂਸ ਮਹੱਲਾ ਤੀਜਾ ਮਨਵਾ ਦਾਦ ਸਤਾਵਦਾ ਉਹ ਕੈਸੇ ਹਰਿ ਗੁਣ ਗਾਵੇ ਇੰਦਰੀ ਵਿਆਪ ਰਹੀ ਅਧਿਕਾਈ ਕਾਮ ਕ੍ਰੋਧ ਨਿਤ ਸੰਤਾਵੈ ਵਾਹ ਵਾਹ ਸਾਜੇ ਗੁਣ ਰਵੀਜੈ RAM ਨਾਮ ਇਸ ਜੁਗ ਮੈਂ ਦੁਲਭ ਹੈ ਗੁਰਮਤਿ ਹਰ ਰਸ ਪੀਜੈ ਰਹਾਉ ਸ਼ਬਦ ਚੀਨ ਮਨ ਨਿਰਮਲ ਹੋਵੇ ਤਾ ਹਰਿ ਕੇ ਗੁਣ ਗਾਵੇ ਗੁਰਮਤੀ ਆਪੈ ਆਪ ਪਛਾਣੈ ਤਾ ਨਿਜ ਘਰਿ ਵਾਸਾ ਪਾਵੈ ਏ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰਿ ਕੇ ਗੁਣ ਗਾਓ ਹਰ ਨਿਰਮਲ ਸਦਾ ਸੁਖ ਦਾਤਾ ਮਨ ਚਿੰਦਿਆ ਫਲ ਪਾਓ ਹਮ ਨੀਚ ਸੇ ਊਤਮ ਭਏ ਹਰ ਕੀ ਸਰਣਾਈ ਪਾਥਰ ਡੁਬਦਾ ਕਾੜ ਲਿਆ ਸਾਚੀ ਵਡਿਆਈ ਵਿਖ ਸੇ ਅੰਮ੍ਰਿਤ ਭਏ ਗੁਰਮਤਿ ਬੋਧਿ ਪਾਈ ਅਕਹੋ ਪਰਮਲ ਭਏ ਅੰਤਰ ਵਾਸਨਾ ਮਸਾਈ ਮਾਨਸ ਜਨਮ ਦੁਲੰਭ ਹੈ ਜਗ ਮਹਿ ਖਟਿਆ ਆਏ ਪੂਰਾ ਭਾਗ ਸਤ ਗੁਰ ਮਿਲੈ ਹਰਿ ਨਾਮ ਧਿਆਏ ਮਾਨੋ ਹੂਲੇ ਵਿਖ ਲਗੇ ਅਹਲਾ ਜਨਮ ਗਵਾਇਆ ਹਰਿ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ ਮੁਖੋ ਹਰਿ ਹਰ ਸਭ ਕੋ ਕਰੈ ਵਿਰਲੇ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤ ਤਿਨ ਪਾਇਆ ਵਡਹੰਸ ਮਹੱਲਾ ਪਹਿਲਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੋ ਪ੍ਰਵਾਨ ਸੱਚ ਕਮਾਈਐ ਜਬ ਸਾਚ ਅੰਦਰ ਹੋਏ ਸਾਚਾ ਤਾਂ ਸਾਚਾ ਪਾਈਐ ਲਿਖੇ ਬਾਝੋ ਸੁਰਤ ਨਾਹੀ ਬੋਲ ਬੋਲ ਗਵਾਈਐ ਜਿੱਥੈ ਜਾਏ ਬਹੀਐ ਭਲਾ ਕਈਐ ਸੁਰਤ ਸ਼ਬਦ ਲਿਖਾਈਐ ਕਾਇਆ ਕੂੜ ਵਿਗਾੜ ਕਾਹੇ ਨਾਈਐ ਤਾ ਮੈਂ ਕਹਾ ਕਹਣ ਜਾ ਤੁਜੈ ਕਹਾਇਆ ਅੰਮ੍ਰਿਤ ਹਰ ਕਾ ਨਾਮ ਮੇਰੇ ਮਨ ਭਾਇਆ ਨਾਮ ਮੀਠਾ ਮਨਹਿ ਲਾਗਾ ਦੂਖ ਡੇਰਾ ਢਾਇਆ ਸੂਖ ਮਨ ਮਹਿ ਆਏ ਵਸਿਆ ਜਾਮ ਤੈ ਫਰਮਾਇਆ ਨਦਰ ਤੁਧ ਅਰਦਾਸ ਮੇਰੀ ਜਿਨ ਆਪ ਪਾਇਆ ਤਾ ਮੈਂ ਕਹਾ ਕਹਣ ਜਾ ਤੁਜੈ ਕਹਾਇਆ ਵਾਰੀ ਖਸੁ ਕਢਾਏ ਕਿਰਤ ਕਮਾਵਣਾ ਮੰਦਾ ਕਿਸੈ ਨਾ ਆ ਕੇ ਝਗੜਾ ਪਾਵਣਾ ਨਾ ਪਾਏ ਝਗੜਾ ਸੁਆਮੀ ਸੇਤੀ ਆਪ ਆ ਵਿਆਵਣਾ ਜਿਸ ਨਾਲ ਸੰਗਤ ਕਰ ਕੀ ਜਾਏ ਕਿਆ ਰੂਆਵਣਾ ਜੋ ਦੇ ਸਾਹਣਾ ਮਨਹਿ ਕਹਣਾ ਆਖ ਨਾਹੀ ਵਾਵਣਾ ਵਾਰੀ ਖਸੁ ਕਢਾਏ ਕਿਰਤ ਕਮਾਵਣਾ ਸਭ ਉਪਾਈ ਉਨ ਆਪੇ ਆਪੇ ਨਦਰ ਕਰੇ ਕੌੜਾ ਕੋਈ ਨ ਮਾਗੈ ਮੀਠਾ ਸਭ ਮਾਗੈ ਸਭ ਕੋਈ ਮੀਠਾ ਮੰਗ ਦੇਖੈ ਖਸਮ ਭਾਵੈ ਸੋ ਕਰੇ ਕਿਛ ਪੁੰਨ ਦਾਨ ਅਨੇਕ ਕਰਨੀ ਨਾਮ ਤੁਲ ਨ ਸੰਸਰੇ ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਤੁਰ ਕਦੇ ਸਭ ਉਪਾਈਨ ਆਪੇ ਆਪੇ ਨਦਰ ਕਰੇ ਵਡਹੰਸ ਮਹੱਲਾ ਪਹਿਲਾ ਕਰਹੁ ਦਇਆ ਤੇਰਾ ਨਾਮ ਖਾਣਾ ਸਭ ਉਪਾਈਐ ਆਪੇ ਆਪੇ ਸਰਬ ਸਮਾਣਾ ਸਰਬੇ ਸਮਾਣਾ ਆਪ ਤੂ ਹੈ ਉਪਾਏ ਧੰਦਾ ਲਾਇਆ ਇਕ ਤੁਝੀ ਕੀਏ ਰਾਜੇ ਇਕ ਨਾ ਭੇਖ ਪਵਾਈਆ ਲੋਭ ਮੋਹ ਤੁਝ ਕੀਆ ਮੀਠਾ ਏਤ ਪਰਮ ਭੁਲਾਣਾ ਸਦਾ ਦਇਆ ਕਰੋ ਆਪਣੀ ਤਾਮ ਨਾਮ ਬਖਾਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਪਾਣਾ ਦੁਖ ਗਿਆ ਸੁਖ ਆਏ ਸਮਾਣਾ ਗਾਵਨ ਸੁਰ ਨਰ ਸੁਰ ਸੁਜਾਣਾ ਸੁਰ ਨਰ ਸੁਰ ਸੁਜਾਨ ਗਾਵੇ ਜੋ ਤੇਰਾ ਮਨ ਭਾਵੇ ਮਾਇਆ ਮੋਹਿ ਚੇਤਹਿ ਨਾਹੀ ਐਲਾ ਜਨਮ ਗਵਾਵੇ ਇਕ ਮੂੜ ਮੁਗਦ ਨਾ ਚੇਤਾ ਮੂਲੇ ਜੋ ਆਇਆ ਤਿਸ ਜਾਣਾ ਨਾਮ ਤੇਰਾ ਸਦਾ ਸਾਚਾ ਸੋਏ ਮੈਂ ਮਨ ਭਾਣਾ ਤੇਰਾ ਵਖਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵ ਹੈ ਭਾਉ ਕਰ ਲਾਗਾ ਸਾਉ ਪ੍ਰਾਣੀ ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤ ਪਾਇਆ ਨਾਮ ਤੇਰਾ ਜੋਏ ਰਾਤੇ ਨਿਤ ਚੜ੍ਹੈ ਸਵਾਇਆ ਇਕ ਕਰਮ ਧਰਮ ਨਾ ਹੋਏ ਸੰਜਮ ਜਾਮ ਨਾ ਏਕ ਪਛਾਣੀ ਵਖਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਉ ਬਲਿਹਾਰੀ ਸਾਚੇ ਨਾਵੈ ਰਾਜ ਤੇਰਾ ਹੋ ਨਾ ਜਾਵੇ ਰਾਜੋ ਤਾ ਤੇਰਾ ਸਦਾ ਨਿਹਚਲ ਏਹੋ ਹੋ ਨਾ ਜਾਵੇ ਚਾਕੁਰ ਤਾ ਤੇਰਾ ਸੋਏ ਹੋਵੇ ਜੋਏ ਸਹਾਇ ਸਮਾਵੇ ਦੁਸ਼ਮਣ ਤਾ ਦੁਖ ਨਾ ਲੱਗੈ ਮੂਲੇ ਪਾਪ ਨੇੜ ਨਾ ਆਵੇ ਹਉ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾਵੇ ਜੁਗਾ ਜੁਗੰਤਰ ਭਗਤ ਤੁਮਾਰੇ ਕੀਰਤ ਕਰਹਿ ਸੁਆਮੀ ਤੇਰਾ ਦੁਆਰੇ ਜਪਹਿ ਤਾ ਸਾਚਾ ਏਕ ਮੁਰਾਰੇ ਸਾਚਾ ਮੁਰਾਰੇ ਤਾਮ ਜਪੈ ਜਾਮ ਮਨ ਵਸਾਵਹਿ ਪਰਮੋ ਪੁਲਾਵਾ ਤੁਝੈ ਯਾਦ ਜਾਮ ਇਹੋ ਚੁਕਾਵਹਿ ਗੁਰ ਪ੍ਰਸਾਦੀ ਕਰੋ ਕਿਰਪਾ ਲੇਹੋ ਜਮਉ ਬਾਰੇ ਜੁਗਾ ਜੁਗੰਤਰ ਭਗਤ ਤੁਮਾਰੇ ਵੱਡੇ ਮੇਰੇ ਸਾਹਿਬਾ ਅਲਖਿਆ ਪਾਰਾ ਕਿਉ ਕਰ ਕਰੋ ਬੇਨੰਤੀ ਹੋ ਆਖ ਨਾ ਜਾਣਾ ਨਦਰ ਕਰਹਿ ਤਾ ਸਾਚ ਪਛਾਣਾ ਸਾਚੋ ਪਛਾਣਾ ਤਾਂ ਤੇਰਾ ਜਾਮ ਆਪ ਬੁਝਾਵੇ ਦੂਖ ਭੂਖ ਸੰਸਾਰ ਕੀਏ ਸਾਸਾ ਓ ਚੁਕਾਵੇ ਬਿਨਵੰਤ ਨਾਨਕ ਜਾਏ ਸਾਸਾ ਬੁਝੈ ਗੁਰ ਵਿਚਾਰਾ ਵੱਡਾ ਸਾਹਿਬ ਹੈ ਆਪੇ ਅਲਖ ਅਪਾਰਾ ਤੇਰੇ ਬੰਕੇ ਲੋਇਣ ਦੰਤਰੀ ਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ ਕੰਚਨ ਕਾਇਆ ਸਿਨੇ ਕੀ ਢਾਲਾ ਸੋ ਮਨ ਢਾਲਾ ਕ੍ਰਿਸ਼ਨ ਮਾਲਾ ਜਪਹੁ ਤੁਸੀਂ ਸਹੇਲਿਓ ਜਾਮ ਦਵਾਰ ਨਾ ਹੋਵ ਖੜੀਆ ਸਿੱਖ ਸੁਣੋ ਮਹੇਲਿਓ ਹੰਸ ਹੰਸਾ ਬਗ ਬੱਗਾ ਲਹਿ ਮਨ ਕੀ ਜਾਲਾ ਬੰਕੇ ਲੋਣ ਦੰਤਰੀ ਸਾਲਾ ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ ਕੋਕਨ ਕੋਕਲਾ ਤਰਲ ਜਵਾਣੀ ਤਰਲਾ ਜਵਾਨੀ ਆਪ ਬਾਣੀ ਇਛ ਮਨ ਕੀ ਪੂਰੀਏ ਸਾਰੰਗ ਜਿਉ ਭਗਤ ਰਹਿ ਠੇਮ ਠੇਮ ਆਪ ਆਪ ਸੰਦੂਰੇ ਸ੍ਰੀ ਰੰਗ ਰਾਤੀ ਫਿਰੈ ਮਾਤੀ ਉਦਕ ਗੰਗਾ ਬਾਣੀ ਬਿਨਵੰਤ ਨਾਨਕ ਦਾਸ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਵਡਾਂਸ ਮਹੱਲਾ ਤੀਜਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਪਣੇ ਫਿਰ ਕਹਿ ਰੰਗ ਰਤੀ ਮੁਈਏ ਸੋਭਾਵੰਤੀ ਨਾਰੇ ਸੱਚਾ ਸ਼ਬਦ ਮਿਲ ਰਹੀ ਮੁਈਏ ਫਿਰ ਰਾਵੇ ਭਾਏ ਪਿਆਰੇ ਸੱਚਾ ਭਾਏ ਪਿਆਰੀ ਕੰਤ ਸਵਾਰੀ ਹਰ ਹਰ ਸੋ ਨਿਉ ਰਚਾਇਆ ਆਪ ਗਵਾਇਆ ਤਾ ਫਿਰ ਪਾਇਆ ਗੁਰ ਕੈ ਸਭ ਸਮਾਇਆ ਸਾਤਨ ਸਭ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾਤਨ ਮੇਲ ਲਈ ਪ੍ਰਿਆਪੇ ਸਾਚੈ ਸਾਹੇ ਸਵਾਰੀ ਨਿਰਗੁਣਵੰਤੜੀਏ ਫਿਰ ਦੇਖ ਅਧੂਰੇ RAM ਗੁਰਮੁਖ ਜਿਨੀ ਰਾਵਿਆ ਮੂਈਏ ਫਿਰ ਰਾਵ ਰਹਾ ਭਰ ਪੂਰੇ RAM ਫਿਰ ਰਾਵ ਰਹਾ ਭਰ ਪੂਰੇ ਵੇਖ ਅਧੂਰੇ ਜੁਗ ਜੁਗ ਏਕੋ ਜਾਤਾ ਤਨ ਬਾਲੀ ਭੋਲੀ ਫਿਰ ਸਹਜ ਰਾਵੈ ਮਿਲਿਆ ਕਰਮ ਵਿਧਾਤਾ ਜਿਨ ਹਰ ਰਸ ਜਾਖਿਆ ਸਭ ਸੁਭਾਖਿਆ ਹਰ ਸਰ ਰਹੀ ਪਰਪੂਰੇ ਨਾਨਕ ਕਾਮਣ ਸਾ ਪਿਰ ਪਾਵੈ ਸਭ ਦੇ ਰਹਿ ਹਦੂਰੇ ਸੁਆਗਣੀ ਜਾਏ ਪੂਛੋ ਮੁਈਏ ਜਿਨੀ ਵਿੱਚੋ ਆਪ ਗਵਾਇਆ ਪਿਰ ਕਾ ਹੁਕਮ ਨਾ ਪਾਇਓ ਮੁਈਏ ਜਿਨੀ ਵਿੱਚੋ ਆਪ ਨਾ ਗਵਾਇਆ ਜਿਨੀ ਆਪ ਗਵਾਇਆ ਤਿਨੀ ਪਿਰ ਪਾਇਆ ਰੰਗ ਸਿਉ ਰਲਿਆ ਮਾਣੈ ਸਦਾ ਰੰਗ ਰਾਤੀ ਸਾਜੇ ਮਾਤੀ ਦਿਨ ਨਾਮ ਬਖਾਣਾ ਕਾਵਣ ਵਡ ਭਾਗੀ ਅੰਤਰ ਲੇ ਲਾਗੀ ਹਰ ਕਾ ਪ੍ਰੇਮ ਸੁਭਾਇਆ ਨਾਨਕ ਕਾਵਣ ਸਾਜੇ ਰਾਤੀ ਜਿਨ ਸੱਚ ਸੀਗਾਰ ਬਣਾਇਆ ਹਉ ਮੈਂ ਮਾਰ ਮੁਈਏ ਤੂੰ ਚੱਲ ਗੁਰ ਕੈ ਭਾਏ ਹਰ ਵਰ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ਪਾਏ ਨਿਜ ਘਰਿ ਵਾਸਾ ਪਾਏ ਸਭ ਵਜਾਏ ਸਦਾ ਸੁਹਾਗਣ ਨਾਰੀ ਫਿਰ ਰਲਿਆਲਾ ਜੋਬਨ ਬਾਲਾ ਆਂਦਨ ਕੰਤ ਸਵਾਰੀ ਹਰ ਵਾਰ ਸੁਹਾਗੋ ਮਸਤਿਕ ਭਾਗੋ ਸੱਚਾ ਸਭ ਸੁਹਾਏ ਨਾਨਕ ਕਾਮਣ ਹਰਿ ਰੰਗ ਰਾਤੀ ਜਾਂ ਚੱਲੈ ਸਤਿਗੁਰੂ ਭਾਏ ਵਡਹੰਸ ਮਹੱਲਾ ਤੀਜਾ ਗੁਰਮੁਖ ਸਭ ਆਭਾਰ ਭਲਾ ਜੇ ਸਾਜੇ ਕੀਜੈ RAM ਹਰ ਦਿਨ ਨਾਮ ਵਖਾਣੀਐ ਲਾਹਾ ਹਰਿ ਰਸ ਪੀਜੈ RAM ਲਾਹਾ ਹਰਿ ਰਸ ਜੈ ਹਰਿ ਜੈ ਹਰ ਦਿਨ ਨਾਮ ਵਖਾਣਾ ਗੁਣ ਸੰਗ੍ਰਹਿ ਆਗਣ ਵਿਕਣ ਹੈ ਆਪੈ ਆਪ ਪਛਾਣੈ ਗੁਰਮਤਿ ਪਾਈ ਵੱਡੀ ਵਡਿਆਈ ਸੱਚੈ ਸਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਬਿਰਲਾ ਕੀਜੈ ਗੁਰਮੁਖ ਖੇਤੀ ਹਰਿ ਅੰਤਰ ਬੀਜਿਆ ਹਰ ਲੀਜੈ ਸਰੀਰ ਜਮਾਏ RAM ਆਪਣੇ ਘਰ ਅੰਦਰ ਰਸ ਪਹੁੰਚ ਤੂੰ ਲਾਹਾ ਲੈ ਪਰਥਾਏ RAM ਲਾਹਾ ਪਰਥਾਏ ਹਰਿ ਮਨ ਵਸਾਏ ਧਨ ਖੇਤੀ ਵਾਪਾਰਾ ਹਰਿ ਨਾਮ ਧਿਆਏ ਮਨ ਵਸਾਏ ਬੂਝੈ ਗੁਰ ਵਿਚਾਰਾ ਮਨਮੁਖ ਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਭੁਖ ਨਾ ਜਾਏ ਨਾਰਗ ਨਾਮ ਬੀਜ ਮਨ ਅੰਦਰ ਸਚੈ ਸਬਦ ਸੁਭਾਏ ਹਰਿ ਵਾਪਾਰਿ ਸੇਜਨ ਲਾਗੇ ਜਿਨਾ ਮਸਤਕ ਮਣੀ ਵਡ ਭਾਗੋ RAM ਗੁਰਮਤੀ ਮਨ ਨਿਜ ਘਰ ਵਸਿਆ ਸਚੈ ਸਬਦ ਬੈਰਾਗੋ RAM ਮੁਖ ਮਸਤਕ ਭਾਗੋ ਸਚ ਬੈਰਾਗੋ ਸਾਚ ਰਤੇ ਵਿਚਾਰੀ ਨਾਮ ਬਿਨਾ ਸਭ ਜਗ ਬੋਰਾਨਾ ਸਬਦੇ ਹਉ ਮੈਂ ਮਾਰੀ ਸਾਚੈ ਸ਼ਬਦ ਲਾਗ ਮਤਿ ਉਪਜੈ ਗੁਰਮੁਖ ਨਾਮ ਸੋਹਾਗੋ ਨਾਨਕ ਸ਼ਬਦ ਮਿਲੈ ਭਉ ਪੰਜਣ ਹਰਿ ਰਾਵੈ ਮਸਤਕ ਪਾਗੋ ਖੇਤੀ ਵਣਜ ਸਭ ਹੁਕਮਾਇ ਹੁਕਮੇ ਮਨ ਵਡਿਆਈ RAM ਗੁਰਮਤੀ ਹੁਕਮ ਬੂਝਿਐ ਹੁਕਮੇ ਮੇਲ ਮਿਲਾਈ RAM ਹੁਕਮ ਮਿਲਾਈ ਸਾਜ ਸਮਾਈ ਗੁਰ ਕਾ ਸ਼ਬਦ ਅਪਾਰਾ ਸੱਚੀ ਵਡਿਆਈ ਗੁਰ ਤੇ ਪਾਈ ਸਚ ਸਵਾਰਨ ਹਾਰਾ ਭਉ ਪੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਕਹੋ ਨਾਨਕ ਨਾਮ ਨਿਰੰਜਨ ਅਗਮੇ ਅਗੋਚਰ ਹੁਕਮੇ ਰਹਾ ਸਮਾਈ ਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣਾ ਘਰ ਤੂੰ ਸੁਖ ਵਸੈ ਕੋਹੇ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋਹੇ ਨਾ ਸਕੈ ਸਾਚੈ ਸਬਦ ਲਿਵ ਲਾਏ ਸਦਾ ਸੱਚ ਰੱਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜੈ ਪਾਏ ਪਰਮ ਵਿਗੂਤੀ ਮਨ ਮੁਖ ਮੋਹੀ ਜਮ ਕਾਲੇ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲੇ ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨਾ ਭਾਲੇ ਜੋ ਭਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲੇ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨੁਖ ਅੰਧਲੇ ਗਿਆਨ ਵਿਹੂਣੇ ਦੂਜੈ ਪਾਏ ਖੁਆਈ ਬਿਨ ਨਾਵੇ ਕੋ ਛੂਟੈ ਨਾਹੀ ਸਭ ਬਾਧੀ ਜਮਕਾਲੇ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾ ਭਾਲੇ ਮਨ ਮੇਰਿਆ ਜਨਮ ਪਦਾਰਥ ਪਾਇ ਕੈ ਇੱਕ ਸੱਚ ਲਗੇ ਵਾਪਾਰਾ ਸਤਿਗੁਰ ਨੇ ਆਪਣਾ ਅੰਤਰ ਸਬਦ ਅਪਾਰਾ ਅੰਤਰ ਸਬਦ ਅਪਾਰਾ ਹਰਿ ਨਾਮ ਪਿਆਰਾ ਨਾਮੇ ਨੌਰਿਦ ਪਾਈ ਮਨੁ ਕਮਾਇਆ ਮੋਹ ਵਿਆਪੇ ਦੁਖ ਸੰਤਾਪੇ ਦੂਜੈ ਭਤ ਗਵਾਈ ਹਉ ਮੈਂ ਮਾਰ ਸਜ ਸਭ ਸੁਮਾਣੇ ਸਚ ਰਤੇ ਅਧਿਕਾਈ ਨਾਨਕ ਮਾਨਸ ਜਨਮ ਦੁਲੰਭ ਹੈ ਸਤਿਗੁਰ ਬੂਝ ਬੁਝਾਈ ਮਨ ਮੇਰੇ ਸਤਿਗੁਰ ਨੇ ਆਪਣਾ ਸੇ ਜਨ ਵਡ ਭਾਗੀ RAM ਜੋ ਮਰ ਮਾਰ ਹੈ ਆਪਣਾ ਸੇ ਪੁਰਖ ਰਾਗੀ RAM ਸੇ ਜਨ ਬੈਰਾਗੀ ਸੱਚ ਲਿਵ ਲਾਗੀ ਆਪਣਾ ਆਪ ਪਛਾਣਿਆ ਮਤ ਨੇ ਚਲੇ ਅਤ ਗੂੜੀ ਗੁਰੂ ਸਾਜੇ ਨਾਮ ਵਖਾਣਿਆ ਇਕ ਕਾਉਣ ਹਿਤਕਾਰੀ ਮਾਇਆ ਮੋਹ ਪਿਆਰੀ ਮਨੁ ਸੋਏ ਰਹੇ ਅਭਾਗੇ ਨਾਨਕ ਸਾਜੇ ਸੇਵਾ ਗੁਰੇ ਆਪਣਾ ਸੇ ਪੂਰੇ ਵਡ ਭਾਗੇ ਵਡ ਹੰਸ ਮਹੱਲਾ ਤੀਜਾ ਰਤਨ ਪਦਾਰਥ ਮੰਦੀ ਹੈ ਸਤਗੁਰ ਦੀਆ 부ਝਾਈ RAM ਲਾਹਾ ਲਾਭ ਹਰਿ ਭਗਤ ਹੈ ਗੁਣ ਮਹਿ ਗੁਣੀ ਸਮਾਈ RAM ਗੁਣ ਮਹਿ ਗੁਣੀ ਸਮਾਏ ਜਿਸ ਆਪ ਬੁਝਾਏ ਲਾਹ ਭਗਤ ਸਹਿ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੈ ਪਦ ਕੋਈ ਗੁਰਮਤਿ ਨਾਮ ਆਧਾਰੇ ਵਖਰ ਨਾਮ ਸਦਾ ਲਾਭ ਹੈ ਜਿਸ ਨੂੰ ਏਤ ਵਾਹ ਵਾਰ ਲਾਏ ਰਤਨ ਪਦਾਰਥ ਬਣ ਹੈ ਜਾਂ ਸਤਗੁਰ ਦੇ ਬੁਝਾਏ ਮਾਇਆ ਮੋਹ ਸਭ ਦੁਖ ਹੈ ਖੋਟਾ ਇਹੋ ਵਾਪਾਰਾ RAM ਕੂੜ ਬੋਲ ਬਿਖ ਖਾਵਣੀ ਬਹੁ ਵਧੈ ਵਿਕਾਰਾ RAM ਬਹੁ ਵਧੈ ਵਿਕਾਰਾ ਸਾਹ ਸਾਹ ਇਹੋ ਸੰਸਾਰਾ ਬਿਨ ਨਾਵੇ ਪਤਿ ਕੋਈ ਪੜ ਪੜ ਪੰਡਿਤ ਬਾਦ ਵਖਾਣਾ ਹੈ ਬਿਨ ਬੂਝੇ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੂਕੈ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁਖ ਹੈ ਖੋਟਾ ਇਹੋ ਵਾਪਾਰਾ ਖੋਟੇ ਖਰੇ ਸਭ ਪਰਖੀਆਂ ਤਿਤ ਸੱਚੇ ਕੈ ਦਰਬਾਰਾ RAM ਖੋਟੇ ਦਰਗਾ ਸੁਟੀਆਂ ਊਭੇ ਕਰਨ ਪੁਕਾਰਾ RAM ਊਭੇ ਕਰਨ ਪੁਕਾਰਾ ਮੂਧ ਗਵਾਰਾ ਮਨਮੁਖ ਜਨਮ ਗਵਾਇਆ ਵਿਖਿਆ ਮਾਇਆ ਜਿਨ ਜਗਤ ਭੁਲਾਇਆ ਸਾਚਾ ਨਾਮ ਨਾ ਭਾਇਆ ਮਨਮੁਖ ਸੰਤਾ ਨਾਲ ਵੈਰ ਕਰੇ ਦੁਖ ਖੱਟੇ ਸੰਸਾਰਾ ਖੋਟੇ ਖਰੇ ਪਰਖੀਆਂ ਤਿਤ ਸੱਚਾ ਦਰਬਾਰਾ RAM ਆਪ ਕਰੇ ਕਿਸੇ ਆਖਿਆ ਹੋਰ ਕਰਨਾ ਕਿਛੂ ਨਾ ਜਾਈ RAM ਜਿਤ ਭਾਵੈ ਤਿਤ ਲਾਇਸੀ ਜਿਉ ਤਿਸ ਦੀ ਵਡਿਆਈ RAM ਜਿਉ ਤਿਸ ਦੀ ਵਡਿਆਈ ਆਪ ਕਰਾਈ ਵਰਿਆਮ ਨਫੁਸੀ ਕੋਈ ਜਗ ਜੀਵਨ ਦਾਤਾ ਕਰਮ ਵਿਦਾਤਾ ਆਪੇ ਬਖਸ਼ੇ ਸੋਈ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤੀ ਪਾਈ ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਛੂ ਨਾ ਜਾਈ ਵਡਾਂਸ ਮਹੱਲਾ ਤੀਜਾ ਸੱਚਾ ਸੌਦਾ ਹਰਿ ਨਾਮ ਹੈ ਸੱਚਾ ਵਾਪਾਰਾ RAM ਗੁਰਮਤੀ ਹਰਿ ਨਾਮ ਵਣਦੀਐ ਆਤਿ ਮੋਲ ਅਫਾਰਾ RAM ਅਤਿ ਮੋਲ ਅਪਾਰਾ ਸਚ ਵਾਪਾਰਾ ਸਚ ਵਾਪਾਰ ਲਗੇ ਵਡ ਭਾਗੀ ਅੰਤਰਵਾਰ ਭਗਤੀ ਰਾਤੇ ਸਚ ਨਾਮ ਲਿਵ ਲਾਗੀ ਨਦਰ ਕਰੇ ਸੋਈ ਸਚ ਪਾਏ ਗੁਰ ਕੈ ਸ਼ਬਦ ਵਿਚਾਰਾ ਨਾਨਕ ਨਾਮ ਰਤੇ ਤਿਨ ਹੀ ਸੁਖ ਪਾਇਆ ਸਾਚੈ ਕੇ ਵਾਪਾਰਾ ਹਉ ਮੈਂ ਮਾਇਆ ਮੈਲ ਹੈ ਮਾਇਆ ਮੈਲ ਪ੍ਰੀਜੈ ਰਾਮ ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀਜੈ ਰਾਮ ਰਸਨਾ ਹਰ ਰਸ ਪੀਜੈ ਅੰਤਰ ਪੀਜੈ ਸਾਜ ਸਬਦ ਵਿਚਾਰੀ ਅੰਤਰ ਖੂ ਹਟਾ ਅੰਮ੍ਰਿਤ ਭਰਿਆ ਸਬਦੇ ਕਾੜ ਪੀਐ ਬਨਿਆਰੀ ਜਿਸ ਨਦਰ ਕਰੇ ਸੋਈ ਸਚ ਲਾਗੈ ਰਸਨਾ ਰਾਮ ਰਵੀਜੈ ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹੋਮੈ ਮੈਲ ਭਰੀਜੈ ਪੰਡਿਤ ਜੋਤ ਕੀ ਸਾ ਪੜ ਪੜ ਕੂਕਦੇ ਕਿਸ ਪਹਿ ਕਰੈ ਪੁਕਾਰਾ RAM ਮਾਇਆ ਮੋਹ ਅੰਤਰ ਅੰਤਰਮਲ ਲਾਗੈ ਮਾਇਆ ਕੇ ਵਾਪਾਰਾ RAM ਮਾਇਆ ਕੇਵਾ ਪਾਰਾ ਜਗਤ ਪਿਆਰਾ ਆਉਣ ਜਾਣ ਦੁਖ ਪਾਈ ਬਿਖਾ ਗੀੜਾ ਬਿਖਸਿਉ ਲਾਗਾ ਵਿਸ਼ਟਾ ਮਾਇ ਸਮਾਈ ਜੋ ਤੁਰ ਲਿਖਿਆ ਸੋਇ ਕਮਾਵੇ ਕੋਈ ਨਾ ਮੇਟਣ ਹਾਰਾ ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ ਹੋਰ ਮੂਰਖ ਕੂਪ ਮੋਏ ਗਾਵਾਰਾ ਮਾਇਆ ਮਨ ਰੰਗਿਆ ਮੋਏ ਸੁਧ ਨ ਕਾਈ RAM ਗੁਰਮੁਖੀ ਹੋਵਣ ਰੰਗਿਆ ਦੂਜਾ ਰੰਗ ਜਾਈ RAM ਦੂਜਾ ਰੰਗ ਜਾਈ ਸਾਜ ਸਮਾਈ ਸੱਚ ਭਰੇ ਪੰਡਾਰਾ ਗੁਰਮੁਖ ਹੋਵੈ ਸੋਈ ਬੁਝੈ ਸਚ ਸਵਾਰਨ ਹਾਰਾ ਆਪੇ ਮਿਲੇ ਸੋ ਹਰ ਮਿਲੈ ਹੋਰ ਕਹਣਾ ਕਿਛੂ ਨਾ ਜਾਏ ਨਾਨਕ ਵਿਣ ਨਾਵੇ ਭਰਮ ਭੁਲਾਇਆ ਇਕ ਨਾਮ ਰਤੇ ਰੰਗ ਲਾਏ ਵਡਹੰਸ ਮਹੱਲਾ ਤੀਜਾ ਏ ਮਨ ਮੇਰਿਆ ਆਵਾ ਗਉਣ ਸੰਸਾਰ ਹੈ ਅੰਤ ਸੱਚ ਨਵੇੜਾ RAM ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ RAM ਫਿਰ ਹੋਏ ਨਾ ਫੇਰਾ ਅੰਤ ਸੱਚ ਨਵੇੜਾ ਗੁਰੂ ਮਿਲੈ ਵਡਿਆਈ ਸਾਚੈ ਰੰਗ ਰਾਤੇ ਸਾਜੇ ਮਾਤੇ ਸਾਜੇ ਰਹੇ ਸਮਾਈ ਸੱਚਾ ਮਨ ਭਾਇਆ ਸੱਚ ਵਸਾਇਆ ਸਬਦ ਰਤੇ ਅੰਤ ਨਵੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਹੁਰ ਨਾ ਭਵਜਲ ਫੇਰਾ ਮਾਇਆ ਮੋਹ ਸਭ ਵਰਲ ਹੈ ਦੂਜੈ ਭਾਇ ਖੁਆਈ RAM ਮਾਤਾ ਪਿਤਾ ਸਭ ਹੇਤ ਹੈ ਹੇਤੇ ਪਲਚਾਈ RAM ਕੀਤੇ ਪਰਜਾਈ ਪ੍ਰਭ ਕਮਾਈ ਮੇਟ ਨਾ ਸਕੈ ਕੋਈ ਜਿਨ ਸ੍ਰਿਸ਼ਟ ਸਾਜੀ ਸੋ ਕਰਿ ਵੇਖੈ ਤੇ ਜੇਵੜੇ ਅਵਰ ਨਾ ਕੋਈ ਮਾਨੋ ਕੇ ਅੰਧਾ ਤਪ ਤਪ ਖਪੈ ਬਿਨ ਸਬਦਾ ਸਾਂਤ ਨਾ ਜਾਈ ਨਾਨਕ ਬਿਨ ਨਾਵੈ ਸਭ ਕੋਈ ਭੁੱਲਾ ਮਾਇਆ ਮੋਹਿ ਖੁਆਈ ਇਹੋ ਜਗ ਜਲਤਾ ਦੇਖ ਕੈ ਭਜ ਪੈ ਹਰ ਸਰਨਾਈ RAM ਅਰਦਾਸ ਕਰੀ ਗੁਰ ਪੂਰੇ ਆਗੈ ਰਖ ਲੇਵੋ ਦੇਹੋ ਵਡਾਈ RAM ਰਖ ਲੇਵੋ ਸਰਨਾਈ ਹਰ ਨਾਮ ਵਡਾਈ ਤੁਧ ਜੀਵੜ ਅਵਰ ਨਾ ਦਾਤਾ ਸੇਵਾ ਲਾਗੇ ਸੇਵੜ ਭਾਗੇ ਜੁਗ ਜੁਗ ਏਕੋ ਜਾਤਾ ਜਤ ਸਾਧ ਸੰਜਮ ਕਰਮ ਕਮਾਵੇ ਬਿਨ ਗੁਰ ਗਤ ਨਹੀਂ ਪਾਈ ਨਾਨਕ ਤਿਸਨੂੰ ਸ਼ਬਦ ਬੁਝਾਏ ਜੋ ਜਾਏ ਪਵੈ ਹਰਿ ਸਰਨਾਈ ਜੋ ਹਰਿ ਮਤ ਦੇ ਸਾ ਉਪਜੈ ਹੋਰ ਮਤ ਨਾ ਕਾਈ RAM ਅੰਤਰ ਬਾਹਰ ਏਕ ਤੂੰ ਆਪੇ ਦੇਹ 부ਝਾਈ RAM ਆਪੇ ਦੇਹ 부ਝਾਈ ਅਵਰ ਨ ਪਾਈ ਗੁਰਮੁਖ ਹਰ ਰਸ ਚਾਖਿਆ ਦਰ ਸਾਚੈ ਸਦਾ ਹੈ ਸਾਚਾ ਸਾਚੈ ਸਭ ਸੁਭਾਖਿਆ ਘਰ ਮੈਂ ਨਿਜ ਕਰ ਪਾਇਆ ਸਤਗੁਰ ਦੇ ਵਡਾਈ ਨਾਨਕ ਜੋ ਨਾਮ ਰਤੇ ਸਈ ਮਹਲ ਪਾਇਨ ਮਤ ਪਰਵਾਨ ਸਚ ਸਾਈ ਵਡਹੰਸ ਮਹਲਾ ਚੌਥਾ ਛੰਤ ਇੱਕ ਓੰਕਾਰ ਸਤਗੁਰ ਪ੍ਰਸਾਦਿ ਮੇਰਾ ਮਨ ਮੇਰਾ ਮਨ ਸਤਿਗੁਰੂ ਪ੍ਰੀਤ ਲਗਾਈ RAM ਹਰਿ ਹਰਿ ਹਰਿ ਹਰਿ ਨਾਮ ਮੇਰਾ ਮਨ ਵਸਾਈ RAM ਹਰਿ ਹਰਿ ਨਾਮ ਮੇਰਾ ਮਨ ਵਸਾਈ ਸਭ ਦੁਖ ਸਾਰਨ ਹਾਰਾ ਵਡ ਭਾਗੀ ਗੁਰ ਦਰਸ਼ਨ ਪਾਇਆ ਧਨ ਧਨ ਸਤਿਗੁਰੂ ਹਮਾਰਾ ਉਠਤ ਬੈਠਤ ਸਤਿਗੁਰ ਸੇਵਾ ਜਿਤ ਸੇਵਿਆ ਸਾਧ ਪਾਈ ਮੇਰਾ ਮਨ ਮੇਰਾ ਮਨ ਸਤਿਗੁਰੂ ਪ੍ਰੀਤ ਲਗਾਈ ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰਸੇ ਰਾਮ ਹਰ ਨਾਮ ਹਰ ਨਾਮ ਦਿੜਾਏ ਜਬ ਹਰ ਹਰ ਨਾਮ ਵਿਖਸੇ ਰਾਮ ਜਪ ਹਰ ਹਰ ਨਾਮ ਕਮਲ ਪ੍ਰਗਾਸੇ ਹਰ ਨਾਮ ਨਵੰਗ ਨਿਧਿ ਪਾਈ ਹਉ ਮੈਂ ਰੋਗ ਗਿਆ ਦੁਖ ਲਾਥਾ ਹਰ ਸਾਹ ਸਮਾਧਿ ਲਗਾਈ ਹਰ ਨਾਮ ਵਡਾਈ ਸਤਿਗੁਰ ਤੇ ਪਾਈ ਸੋ ਸਤਿਗੁਰ ਦੇਵ ਮਨ ਪਰਸੇ ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰਸੇ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ RAM ਹਉ ਮਾਨ ਤਨ ਹਉ ਮਨ ਤਨ ਦੇਵਾ ਤਿਸ ਕਾਟ ਸਰੀਰਾ RAM ਹਉ ਮਾਨ ਤਨ ਕਾਟ ਕਾਟ ਤਿਸ ਦੇਈ ਜੋ ਸਤਿਗੁਰ ਬਚਨ ਸੁਣਾਏ ਮੇਰਾ ਮਨ ਬੈਰਾਗ ਭਿਆ ਬੈਰਾਗੀ ਮਿਲ ਗੁਰ ਦਰਸ਼ਨ ਸੂ ਪਾਏ ਹਰ ਹਰ ਕਿਰਪਾ ਕਰਹੁ ਸੁਖ ਦਾਤੇ ਦੇਹੋ ਸਤਿਗੁਰ ਚਰਨ ਹਮ ਧੂਰਾ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਗੁਰ ਜੀਵਨ ਗੁਰ ਜੀਵਨ ਦਾਤਾ ਮੈਂ ਅਵਨਾ ਕੋਈ RAM ਹਰ ਦਾਨੋ ਹਰ ਦਾਨ ਦੇਵੈ ਹਰ ਪੁਰਖ ਨਿਰੰਜਨ ਸੋਈ RAM ਹਰਿ ਹਰ ਨਾਮ ਜਿਨੀ ਆਰਾਧਿਆ ਤਿਨ ਕਾ ਦੁਖ ਪਰਮ ਪਉ ਭਾਗਾ ਸੇਵਕ ਪਾਏ ਮਿਲੇ ਵਡ ਭਾਗੀ ਜਿਨ ਗੁਰ ਚਰਨੀ ਮਨ ਲਾਗਾ ਕਹੋ ਨਾਨਕ ਹਰਿਆ ਮਿਲਾਏ ਮਿਲ ਸਤਿਗੁਰ ਪੁਰਖ ਸੁਖ ਹੋਈ ਗੁਰ ਜੀਵਨ ਗੁਰ ਜੀਵੜ ਦਾਤਾ ਮੈਂ ਅਵਰ ਨਾ ਕੋਈ ਵਡ ਹੰਸ ਮਹੱਲਾ ਚੌਥਾ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ RAM ਜਗ ਜੀਵਨ ਜਗ ਜੀਵਨ ਦਾਤਾ ਗੁਰ ਮੇਲ ਸਮਾਣੀ RAM ਸਤਿਗੁਰ ਮੇਲ ਹਰ ਨਾਮ ਸਮਾਣੀ ਜਪ ਹਰ ਹਰ ਨਾਮ ਤੇ ਆਇਆ ਜਿਸ ਕਾਰਨ ਹਉ ਢੂਢੇ ਢੂਢੇ ਦੀ ਸੋ ਸੱਜਣ ਹਰ ਘਰ ਪਾਇਆ ਏਕ ਦ੍ਰਿਸ਼ਟ ਹਰੀ ਏਕੋ ਜਾਤਾ ਹਰਿ ਆਤਮ ਰਾਮ ਪਛਾਣੀ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ ਜਿਨਾ ਸਤਿਗੁਰ ਜਿਨ ਸਤਿਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ RAM ਤਿੰਨ ਚਰਨ ਤਿੰਨ ਚਰਨ ਸਰੇਵਾ ਆਮ ਲਾਗਾ ਤਿਨ ਕੈ ਪਾਏ RAM ਹਰਿ ਹਰ ਚਰਨ ਸਰੇਵਾ ਤਿਨ ਕੇ ਜਿਨ ਸਤਗੁਰ ਪੁਰਖ ਪ੍ਰਭ ਧਿਆਇਆ ਤੂ ਵਡਦਾ ਤਾ ਅੰਤਰ ਜਾਮੀ ਮੇਰੀ ਸਰਦਾ ਪੂਰ ਹਰਿ ਰਾਇਆ ਗੁਰ ਸਿਖ ਮੇਲ ਮੇਰੀ ਸਰਦਾ ਪੂਰੀ ਆਨੰਦਨ ਰਾਮ ਗੁਣ ਗਾਏ ਜਿਨ ਸਤਗੁਰ ਜਿਨ ਸਤਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ ਹਉ ਵਾਰੀ ਹਉ ਵਾਰੀ ਗੁਰ ਸੁਖ ਮੀਤ ਪਿਆਰੇ RAM ਹਰਿ ਨਾਮੋ ਹਰਿ ਨਾਮ ਸੁਨਾਏ ਮੇਰਾ ਪ੍ਰੀਤਮ ਨਾਮ ਆਧਾਰੇ ਰਾਮ ਹਰਿ ਹਰਿ ਨਾਮ ਮੇਰਾ ਪ੍ਰਾਣ ਸੁਖਾਈ ਤਿਸ ਬਿਨ ਘੜੀ ਨਿਵਖ ਨਹੀਂ ਜੀਵਾਂ ਹਰਿ ਹਰਿ ਕਿਰਪਾ ਕਰੇ ਸੁਖਦਾਤਾ ਗੁਰਮੁਖਿ ਅੰਮ੍ਰਿਤ ਪੀਵਾਂ ਹਰਿ ਆਪੇ ਸਰਦਾ ਲਾਇ ਮਿਲਾਏ ਹਰਿ ਆਪੇ ਆਪ ਸਵਾਰੇ ਹਉ ਵਾਰੀ ਹਉ ਵਾਰੀ ਗੁਰ ਸਿੱਖ ਮੀਤ ਪਿਆਰੇ ਹਰਿ ਆਪੇ ਹਰਿ ਆਪੇ ਪੁਰਖ ਨਿਰੰਜਨ ਸੋਈ RAM ਹਰਿ ਆਪੇ ਹਰਿ ਆਪੇ ਮੇਲੇ ਕਰੈ ਸੋ ਹੋਈ RAM ਜੋ ਹਰਿ ਪ੍ਰਭਾਵੈ ਸੋਈ ਹੋਵੈ ਅਵਰ ਨ ਕਰਨਾ ਜਾਈ ਬਹੁਤ ਸਿਆਣ ਲਿਆ ਨ ਜਾਈ ਕਰਿ ਥਾਕੇ ਸਭ ਚਤੁਰਾਈ ਗੁਰ ਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰ ਬਿਨ ਅਵਰ ਨ ਕੋਈ ਹਰਿ ਆਪੇ ਹਰਿ ਆਪੇ ਪੁਰਖ ਨਿਰੰਜਨ ਸੋਈ ਵਡਹੰਸ ਮਹੱਲਾ ਚੌਥਾ ਹਰਿ ਸਤਗੁਰ ਹਰਿ ਸਤਗੁਰ ਮੇਲੇ ਹਰਿ ਸਤਗੁਰ ਚਰਨ ਹਮ ਭਾਇਆ RAM ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ RAM ਗੁਰ ਗਿਆਨ ਅੰਜਨ ਸਤਿਗੁਰੂ ਪਾਇਆ ਗਿਆਨ ਅੰਧੇਰ ਬਿਨਾਸੇ ਸਤਿਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਿਰਾਸੇ ਜਿਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ਹਰਿ ਸਤਿਗੁਰ ਹਰਿ ਸਤਿਗੁਰ ਮੇਲ ਹਰਿ ਸਤਿਗੁਰ ਚਰਨ ਹਮ ਪਾਇਆ ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ RAM ਹਰਿ ਨਾਮੋ ਹਰਿ ਨਾਮ ਦੇਵੈ ਮੇਰਾ ਅੰਤ ਸਖਾਈ RAM ਹਰਿ ਹਰਿ ਨਾਮ ਮੇਰਾ ਅੰਤ ਸਖਾਈ ਗੁਰ ਸਤਿਗੁਰ ਰਾਮ ਦਿੜਾਇਆ ਜਿਥੈ ਪੁੱਤ ਕਲਤਰ ਕੋਈ ਬੇਲੀ ਨਾਹੀ ਤਿਥੈ ਹਰਿ ਹਰਿ ਨਾਮ ਛਡਾਇਆ ਧੰਨ ਤਨ ਸਤਿਗੁਰ ਪੁਰਖ ਨਿਰੰਜਨ ਜਿਤ ਮਿਲ ਹਰਿ ਨਾਮ ਧਿਆਈ ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਜਿਨੀ ਦਰਸ਼ਨ ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ ਤਿੰਨੇ ਫਲ ਤਿੰਨੇ ਫਲ ਜਨਮ ਸਭ ਬ੍ਰਿਥਾ ਗਵਾਇਆ ਰਾਮ ਨੇਫਲ ਜਨਮ ਤਿਨ ਬ੍ਰਿਥਾ ਗਵਾਇਆ ਤੇ ਸਾਖਤ ਮੋਏ ਮਰਿ ਝੂਰੇ ਘਰ ਹੋਦਾ ਰਤਨ ਪਧਾਰਥਿ ਭੂਖੇ ਭਾਗਹੀਨ ਹਰਿ ਦੂਰੇ ਹਰਿ ਹਰ ਤਿਨ ਕਾ ਦਰਸਨਾ ਕਰਿਆਹੋ ਜਿਨੀ ਹਰਿ ਹਰ ਨਾਮ ਨ ਧਿਆਇਆ ਜਿਨੀ ਦਰਸ਼ਨ ਜਿਨੀ ਦਰਸ਼ਨ ਸਤਿਗੁਰੂ ਪੁਰਖ ਨਾ ਪਾਇਆ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸ ਬੇਨਤੀ RAM ਗੁਰ ਮਿਲ ਗੁਰ ਮੇਲ ਮੇਰਾ ਪਿਆਰਾ ਹਮ ਸਤਿਗੁਰ ਕਰਹ ਭਗਤੀ RAM ਹਰਿ ਹਰਿ ਸਤਿਗੁਰ ਕਰਾ ਭਗਤੀ ਜਾਂ ਹਰਿ ਪ੍ਰਭ ਕਿਰਪਾ ਧਾਰੇ ਮੈਂ ਗੁਰ ਬਿਨਿ ਅਵਰ ਕੋਈ ਬੇਲੀ ਗੁਰ ਸਤਿਗੁਰ ਪ੍ਰਾਨ ਹਮਾਰੇ ਕਹੋ ਨਾਨਕ ਗੁਰ ਨਾਮ ਦਿਰੜਾਇਆ ਹਰਿ ਹਰਿ ਨਾਮ ਹਰ ਸਤੀ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸ ਬੇਨੰਤੀ ਵਡਾਂ ਸਮਾਲਾ ਚੌਥਾ ਹਰ ਕਿਰਪਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖ ਦਾਤਾ RAM ਹਮ ਪੂਛਾ ਹਮ ਪੂਛਾ ਸਤਿਗੁਰ ਪਾਸ ਹਰਿ ਬਾਤਾ ਰਾਮ ਸਤਿਗੁਰ ਪਾ ਸਰ ਬਾਤ ਪੂਛਾ ਜਿਨ ਨਾਮ ਪਦਾਰਥ ਪਾਇਆ ਪਾਏ ਲਗਾ ਨਿਤ ਕਰਾ ਬੇਨੰਤੀ ਗੁਰ ਸਤਿਗੁਰ ਪੰਥ ਬਤਾਇਆ ਸੋਈ ਭਗਤ ਦੁਖ ਸੁਖ ਸੰਤ ਕਰਿ ਜਾਣੈ ਹਰਿ ਕਰਿ ਨਾਮ ਹਰਿ ਰਾਤਾ ਹਰਿ ਕਿਰਪਾ ਹਰਿ ਕਿਰਪਾ ਕਰੇ ਗੁਰ ਸਤਿਗੁਰ ਮੇਲ ਸੁਖ ਦਾਤਾ ਸੁਣ ਗੁਰਮੁਖ ਸੁਣ ਗੁਰਮੁਖ ਨਾਮ ਸਭ ਬਿਨਸੇ ਮੈਂ ਪਾਪਾ ਰਾਮ ਜਪ ਹਰਿ ਹਰਿ ਜਪ ਹਰਿ ਹਰਿ ਨਾਮ ਲਥੜੇ ਜਗਤਾ ਪਾਰਾਮ ਹਰਿ ਹਰਿ ਨਾਮ ਜਿਨੀ ਆਰਾਧਿਆ ਤਿਨ ਕੇ ਦੁਖ ਪਾਪ ਨਿਵਾਰੇ ਸਤਿਗੁਰ ਗਿਆਨ ਖੜਗ ਹਾਥ ਦੀਨਾ ਜਮ ਕੰਕਰ ਮਾਰ ਬਿਦਾਰੇ ਹਰਿ ਪ੍ਰਭ ਕਿਰਪਾ ਧਾਰੀ ਸੁਦਾ ਤੇ ਦੁਖ ਲਾਥੇ ਪਾਪ ਸੰਤਾਪਾ ਸੁਣ ਗੁਰਮੁਖ ਸੁਣ ਗੁਰਮੁਖ ਨਾਮ ਸਭ ਬਿਨਸੇ ਹਉਮੈ ਪਾਪਾ ਜਪ ਹਰਿ ਹਰਿ ਜਪ ਹਰਿ ਹਰਿ ਨਾਮ ਮੇਰੇ ਮਨ ਭਾਇਆ RAM ਮੁਖੀ ਗੁਰਮੁਖ ਮੁਖੀ ਗੁਰਮੁਖ ਜਾਪੇ ਸਭ ਰੋਗ ਗਵਾਇਆ RAM ਗੁਰਮੁਖ ਜਪ ਸਭ ਰੋਗ ਗਵਾਇਆ ਆਰੋਗਤ ਭੈ ਸਰੀਰਾ ਦਿਨ ਸਾਜ ਸਮਾਧਿ ਹਰਿ ਲਾਗੀ ਹਰਿ ਜਪਿਆ ਗਹਿਰ ਗੰਭੀਰਾ ਜਾਤ ਆਜਾਦ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਥ ਪਾਇਆ ਜਾਪੇ ਹਰਿ ਹਰਿ ਜਪ ਹਰਿ ਹਰਿ ਨਾਮ ਮੇਰਾ ਮਨ ਭਾਇਆ ਹਰ ਧਾਰਹੁ ਹਰ ਧਾਰਹੁ ਕਿਰਪਾ ਕਰ ਕਿਰਪਾ ਲੈ ਹੋ ਬਾਰੇ RAM ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮਾਰੇ RAM ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਇਆਲ ਸਰਨਾਇਆ ਤੂ ਦੁਖ ਭੰਜਨ ਸਰਬ ਸੁਖ ਦਾਤਾ ਹਮ ਪਾਥਰ ਤਰੇ ਤਰਾਇਆ ਸਤਿਗੁਰ ਭੇਡ ਰਾਮ ਰਸ ਪਾਇਆ ਜਨ ਨਾਨਕ ਨਾਮ ਉਧਾਰੇ ਹਰਿ ਤਾਰੋ ਹਰਿ ਤਾਰੋ ਕਿਰਪਾ ਕਰ ਕਿਰਪਾ ਲੇਹੋ ਵਾਰੇ RAM ਵਡਹੰਸ ਮਹੱਲਾ ਚੌਥਾ ਘੋੜੀਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦੇਹ ਤੇ ਜਨ ਜੀ ਰਾਮ ਉਪਾਇਆ ਰਾਮ ਧਨ ਮਾਨਸ ਜਨਮ ਪੁਨ ਪਾਇਆ ਰਾਮ ਮਾਨਸ ਜਨਮ ਵਡ ਪੁੰਨੇ ਪਾਇਆ ਦੇਹ ਸੋ ਕੰਚਨ ਚੰਗੜੀਆ ਗੁਰਮੁਖ ਰੰਗ ਚ ਲੂਲਾ ਪਾਵੈ ਹਾਰੇ ਹਾਰੇ ਹਰ ਨਵ ਰੰਗੜੀਆ ਇਹ ਦੇਹ ਸੋ ਬਾਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵਿਆ ਵਡ ਭਾਗੀ ਪਾਈ ਨਾਮ ਸਖਾਈ ਜਨ ਨਾਨਕ ਰਾਮ ਉਪਾਇਆ ਦੇਹ ਪਾਵੋ ਜੀਨ ਬੁਝ ਚੰਗਾ ਰਾਮ ਚੜ ਲੰਗਾ ਜੀ ਬਿਖਮ ਹੋਏ ਅੰਗਾ ਰਾਮ ਬਿਖਮ ਹੋਏ ਅੰਗਾ ਅੰਤ ਤਰੰਗਾ ਗੁਰਮੁਖ ਪਾਰ ਲੰਘਾਏ ਹਰ ਬੋਇਤ ਚੜ ਵਡ ਭਾਗੀ ਲੰਘਾਏ ਗੁਰ ਖੇਵਡ ਸ਼ਬਦ ਤਰਾਏ ਆਣ ਦਿਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਨ ਨਾਨਕ ਨਿਰਵਾਣ ਪਦ ਪਾਇਆ ਹਰਿ ਉਤਮ ਹਰ ਪਦ ਚੰਗਾ ਕੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ RAM ਤਨ ਪ੍ਰੇਮ ਹਰਿ ਚਾਵਕ ਲਾਇਆ RAM ਤਨ ਪ੍ਰੇਮ ਹਰਿ ਹਰਿ ਲਾਏ ਚਾਪ ਮਨ ਜਿਨੈ ਗੁਰਮੁਖੀ ਜੀਤਿਆ ਅਕੜੋ ਕਢਾਵੈ ਸ਼ਬਦ ਪਾਵੈ ਅਪਿਓ ਹਰ ਰਸ ਪੀਤਿਆ ਸੁਣ ਸ਼ਰਵਣ ਬਾਣੀ ਗੁਰਬਖਾਣੀ ਹਰ ਰੰਗ ਤੁਰੀ ਚੜਾਇਆ ਮਹਾ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਘਾਇਆ ਕੋੜੀ ਤੇ ਜਨ ਦੇਹ ਰਾਮ ਉਪਾਇਆ RAM ਜਿਤ ਹਰ ਪ੍ਰਭ ਜਾਪੈ ਸਾ ਤਨ ਤਨ ਤੁਖਾਇਆ RAM ਜਿਤ ਹਰਿ ਪ੍ਰਭ ਜਾਪੈ ਸਾ ਧਨ ਸਾ ਵਾਸੈ ਤੁਰਿ ਪਾਇਆ ਕਿਰਪ ਚੜੰਦਾ ਚੜਿ ਦੇ ਹੜੀ ਕੋੜੀ ਬਿਗੁਣ ਲਗਾਏ ਮਿਲ ਗੁਰਮੁਖ ਪਰਮਾਨੰਦਾ ਹਰਿ ਹਰਿ ਕਾਜ ਰਚਾਇਆ ਪੂਰੈ ਮਿਲ ਸੰਤ ਜਨਾ ਜਨ ਆਈ ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾ ਵਾਧਾਈ ਵਡਹਾਂਸ ਮਹੱਲਾ ਚੌਥਾ ਦੇਹ ਤੇਜ ਨੜੀ ਹਰਿ ਨਵ ਰੰਗਿਆ ਰਾਮ ਗੁਰ ਗਿਆਨ ਗੁਰੂ ਹਰਿ ਮੰਗਿਆ ਰਾਮ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤ ਮਿਤ ਜਾਣਿਆ ਸਭ ਜਨੋ ਸਫਲੋ ਕੀਆ ਕਰਤਾ ਹੈ ਹਰਿ ਰਾਮ ਨਾਮ ਬਖਾਣਿਆ ਹਰਿ ਰਾਮ ਨਾਮ ਸਲਾਹੇ ਹਰਿ ਪ੍ਰਭ ਹਰਿ ਭਗਤੀ ਹਰ ਜਨ ਮੰਗੀਆ ਜਨ ਕਹੈ ਨਾਨਕ ਸੁਣੋ ਸੰਤੋ ਹਰਿ ਭਗਤੀ ਗੋਵਿੰਦ ਚੰਗੀਆ ਦੇਹ ਕੰਚਨ ਜੀਨ ਸੁਵਿੰਦਾ ਰਾਮ ਜੜ ਹਰਿ ਹਰਿ ਨਾਮ ਰਤਨ ਰਾਮ ਜੜ ਨਾਮ ਰਤਨ ਗੋਵਿੰਦ ਪਾਇਆ ਹਰ ਮਿਲੇ ਹਰ ਗੁਣ ਸੋਖਣੇ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਵਡ ਭਾਗੀ ਹਰ ਰੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰ ਜਾਮੀ ਹਰ ਨਵਤਰ ਹਰ ਨਵ ਰੰਗੀਆ ਨਾਨਕ ਵਖਾਣਾ ਨਾਮ ਜਾਣੈ ਹਰ ਨਾਮ ਹਰ ਪ੍ਰਭ ਮੰਗੀਆ ਕੜਿਆਲ ਮੁਖੇ ਗੁਰ ਅੰਕਸ ਪਾਇਆ RAM ਮਨ ਮੈਗਲ ਗੁਰ ਸ਼ਬਦ ਵਸ ਆਇਆ RAM ਮਨ ਵਸ ਗਤ ਆਇਆ ਪਰਮ ਪਦ ਪਾਇਆ ਸਾਤਨ ਕੰਤੀ ਪਿਆਰੀ ਅੰਤਰ ਪ੍ਰੇਮ ਲਗਾ ਹਰਿ ਸੇਤੀ ਘਰ ਹੈ ਹਰ ਪ੍ਰਭ ਨਾਰੀ ਹਾਰੇ ਰੰਗ ਰਾਤੀ ਸਾਜੇ ਮਾਤੀ ਹਰ ਪ੍ਰਭ ਹਰਿ ਹਰਿ ਪਾਇਆ ਨਾਨਕ ਜਨ ਹਰਿ ਦਾਸ ਕਹਾਤ ਹੈ ਵਡ ਪਾਗੀ ਹਰਿ ਹਰਿ ਧਿਆਇਆ ਦੇਹ ਘੋੜੀ ਜੀ ਜਿਤ ਹਰਿ ਪਾਇਆ RAM ਮਿਲ ਸਤਗੁਰ ਜੀ ਮੰਗਲ ਗਾਇਆ RAM ਹਰ ਗਾਏ ਮੰਗਲ RAM ਨਾਮਾ ਹਰ ਸੇਵ ਸੇਵਕ ਸੇਵਕੀ ਪ੍ਰਭ ਜਾਏ ਪਾਵੈ ਰੰਗ ਮਹੱਲੀ ਹਰ ਰੰਗ ਮਾਣੈ ਰੰਗ ਕੀ ਗੁਣ RAM ਗਾਏ ਮਨ ਸੁਭਾਏ ਹਰ ਗੁਰਮਤੀ ਮਨ ਧਿਆਇਆ ਜਨ ਨਾਨਕ ਹਰ ਕਿਰਪਾ ਧਾਰੀ ਦੇ ਕੋੜੀ ਚੜ ਹਰਿ ਪਾਇਆ ਰਾਗ ਵਡਹੰਸ ਮਹੱਲਾ ਪੰਜਵਾ ਛੰਤ ਘਰ ਚੌਥਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਗੁਰ ਮਿਲ ਲੱਧਾ ਜੀ RAM ਪਿਆਰਾ RAM ਇਹੋ ਤਨ ਮਨ ਦਿੱਤੜਾ ਵਾਰੋ ਵਾਰਾ RAM ਤਨ ਮਨ ਦਿੱਤਾ ਭਵਜਲ ਦਿੱਤਾ ਚੂਕੀ ਕਾਣ ਜਮਾਣੀ ਆਸਤਰ ਥੀਆ ਅੰਮ੍ਰਿਤ ਪੀਆ ਰਹਾ ਆਉਣ ਜਾਣੀ ਸੋ ਕਰ ਲੱਧਾ ਸਾ ਸਮੱਧਾ ਹਰਿ ਕਾ ਨਾਮ ਆਧਾਰਾ ਕਹੋ ਨਾਨਕ ਸੁਖ ਮਾਣੇ ਰਲੀਆਂ ਗੁਰ ਪੂਰੇ ਕਉ ਨਮਸਕਾਰਾ ਸੁਣ ਸੱਜਣ ਜੀ ਮੈਡਲੇ ਮੀਤਾ ਤਾਰਾਮ ਗੁਰ ਮੰਤਰ ਸ਼ਬਦ ਸੱਚ ਦੀਤਾ ਤਾਰਾਮ ਸਾਜ ਸ਼ਬਦ ਧਿਆਇਆ ਮੰਗਲ ਗਾਇਆ ਚੂਕੇ ਮਨ ਅਦੇ ਸਾ ਸੋ ਪ੍ਰਭ ਪਾਇਆ ਕਦੈ ਨਾ ਜਾਇਆ ਸਦਾ ਸਦਾ ਸੰਗ ਵੈਸਾ ਪ੍ਰਭ ਜੀ ਭਾਣਾ ਸੱਚਾ ਮਾਣਾ ਪ੍ਰਭ ਹਰਿ ਤਨ ਸਹਜੇ ਦੀਤਾ ਕਹੋ ਨਾਨਕ ਤਿਸ ਜਨਮ ਲਿਹਾਰੀ ਤੇਰਾ ਦਾਨ ਸਭਨੀ ਹੈ ਲੀਤਾ ਤਉ ਪਾਣਾ ਤਾਂ ਤ੍ਰਿਪਤਿਆ ਘਾਏ RAM ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ RAM ਮਨ ਥੀਆ ਠੰਡਾ ਚੂਕੀ ਡੰਝਾ ਪਾਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਭ ਪੁੰਚਣ ਲੱਗੇ ਹਉ ਸਤਿਗੁਰ ਕੈ ਕੁਰਬਾਨਾ ਨਿਰਭਉ ਭਏ ਖਸਮ ਰੰਗੀ ਰਾਤੇ ਜਮ ਕੀ ਤਰਾਸ ਬੁਝਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਾਂ ਲਿਵ ਲਾਏ ਪੂਰੀ ਆਸਾ ਜੀ ਮਨਸਾ ਮੇਰੇ RAM ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ RAM ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੁਧ ਸਾ ਲਾਹੀ ਗੁਣ ਆਵ ਗੁਣ ਮੇਰਾ ਕਿਛ ਨਾ ਵਿਚਾਰਿਆ ਬਖਸ਼ ਲਿਆ ਖਿਨ ਮਾਹੀ ਨੌ ਨਿਧ ਪਾਈ ਵੱਜੀ ਵਧਾਈ ਵਾਜੇ ਅਨਹਦ ਤੂਰੇ ਕਹੋ ਨਾਨਕ ਮੈਂ ਵਾਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ਸ਼ਲੋਕ ਕਿਆ ਸੁਨੇ ਦੋ ਕੂੜ ਵੰਜਣ ਪਵਨ ਚੁਲਾਰਿਆ ਨਾਨਕ ਸੁਣੀਅਰ ਤੇ ਪ੍ਰਮਾਣ ਜੋ ਸੁਣੇ ਦੇ ਸੱਚ ਧਨੀ ਛੰਤ ਤਿਨ ਕੋਲ ਕੁਮਾਈ ਜਿਨ ਪ੍ਰਭ ਸ਼ਰਮਣੀ ਸੁਣਿਆ RAM ਸੇ ਸਾਜ ਸੁਹੇਲੇ ਜਿਨ ਹਰਿ ਹਰਿ ਰਸਨਾ ਪਣਿਆ RAM ਸੇ ਸਾਜ ਸੁਹੇਲੇ ਗੁਣਾ ਅਮੋਲੇ ਜਗਤ ਉਧਾਰਨ ਆਏ ਪੈ ਬੋਇਤ ਸਾਗਰ ਪ੍ਰਭ ਚਰਣਾ ਕੀਤੇ ਭਾਰ ਲਗਾਏ ਜਿਨ ਕਉ ਕਿਰਪਾ ਕਰੀ ਮੇਰਾ ਠਾਕੁਰ ਤਿਨ ਕਾ ਲੇਖਾ ਨ ਗਣਿਆ ਕਹੋ ਨਾਨਕ ਤਿਸ ਘੋਰ ਕੁਮਾਈ ਜਿਨ ਪ੍ਰਭ ਸ਼ਰਵਣੀ ਸੁਣਿਆ ਸ਼ਲੋਕ ਲੋਇਣ ਲੋਈ ਡਿਠ ਪਿਆਸ ਨਾ ਬੁਝੈ ਮੂਖਣੀ ਨਾਨਕ ਸੇ ਅਖੜੀਆਂ ਬਿਆਨੇ ਜਿਨੀ ਦਿਸੰਦੋ ਮਾਪਰੀ ਛੰਤ ਜਿਨੀ ਹਰ ਪ੍ਰਭ ਡਿਠਾ ਤਿਨ ਕੁਰਬਾਨੇ RAM ਸੇ ਸਾਚੀ ਦਰਗਾਹ ਪਾਣੇ RAM ਠਾਕੁਰ ਮਾਨੇ ਸੇ ਪ੍ਰਧਾਨੇ ਹਰ ਸੇ ਤੀ ਰੰਗ ਰਾਤੇ ਹਰ ਰਸੈ ਅਘਾਏ ਸਾਹਸ ਸਮਾਏ ਘਟ ਘੜ ਰਮਈਆ ਜਾਤੇ ਸੇਈ ਸੱਜਣ ਸੰਤ ਸੇ ਸੁਖੀਏ ਠਾਕੁਰ ਆਪਣੇ ਭਾਣੇ ਕਹੋ ਨਾਨਕ ਦਿਨ ਹਰ ਪ੍ਰਭ ਡਿਠਾ ਤਿਨ ਕੈ ਸਤ ਗੁਰਬਾਣੇ ਸ਼ਲੋਕ ਦੇਹ ਅੰਧਾਰੀ ਅੰਧ ਸੁਣੀ ਨਾਮ ਵਿਹੂਣਿਆ ਨਾਨਕ ਸਫਲ ਜਨਮ ਜੈ ਘਟ ਬੁੱਠਾ ਸਚ ਧਣੀ ਛੰਤ ਤਿਨ ਖੰਨੀਐ ਵੰਨਿਆ ਜਿਨ ਮੇਰਾ ਹਰ ਪ੍ਰਭ ਡੀਠਾ ਰਾਮ ਜਨ ਚਾਖਿਆ ਗਾਣੇ ਹਰ ਕਰੇ ਅੰਮ੍ਰਿਤ ਮੀਠਾ ਰਾਮ ਹਰ ਮਨ ਹੈ ਮੀਠਾ ਪ੍ਰਭੂ ਤੂਠਾ ਅਮਿਓ ਬੂਠਾ ਸੁਖ ਭਏ ਦੁਖ ਨਾਸ ਭਰਮ ਬਿਨਾਸ਼ ਤਾਂਤੇ ਜਪ ਜਗਦੀਸ਼ ਈਸਾ ਜੈ ਜੈ ਮੋਹ ਰਾਹਤ ਵਿਕਾਰ ਥਾਕੇ ਪੰਚ ਤੇ ਸੰਗ ਟੂਟਾ ਕਹੋ ਨਾਨਕ ਤਿਨ ਖੰਨੀਐ ਵੰਨਾ ਜਿਨ ਘਟ ਮੇਰਾ ਹਰ ਪ੍ਰਭ ਉਠਾ ਸ਼ਲੋਕ ਜੋ ਲੋੜੀ ਦੇ RAM ਸੇਵਕ ਸੇਈ ਕਾਂਢਿਆ ਨਾਨਕ ਜਾਣੇ ਸਾਤੇ ਸਾਈ ਸੰਤਨਾ ਬਾਹਰਾ ਛੰਤ ਮੇਲ ਜਲ ਜਲਹਿ ਘਟਾਨਾ RAM ਸੰਗ ਜੋਤੀ ਜੋਤ ਮਿਲਾਨਾ RAM ਸੰਭਾਏ ਪੂਰਨ ਪੁਰਖ ਕਰਤੇ ਆਪ ਆਪਹਿ ਜਾਣੀਐ ਤਹ ਸੁਨ ਸਾਜ ਸਮਾਦ ਲਾਗੀ ਏਕ ਏਕ ਵਖਾਣੀਐ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਪ੍ਰੰਪੈ ਗੁਣ ਬਿਨਾਸੇ ਮਿਲ ਜਲ ਜਲ ਹੈ ਖਟਾਨਾ ਵਡਹੰਸ ਮਹੱਲਾ ਪੰਜਵਾ ਪ੍ਰਭ ਕਰਨ ਕਾਰਨ ਸਮਰੱਥਾ RAM ਰਖ ਜਗਤ ਸਗਲ ਦੇਹ ਹਤਾ RAM ਸਮਰੱਥ ਹਰਨਾ ਜੋਗ ਸੁਆਮੀ ਕਿਰਪਾ ਨਿਧ ਸੁਖ ਦਾਤਾ ਹਉ ਕੁਰਬਾਨੀ ਦਾਸ ਤੇਰੇ ਜਿਨੀ ਏਕ ਬੁਝਾਤਾ ਵਰਨ ਚਿਹਨ ਨਾ ਜਾਏ ਲਖਿਆ ਕਥਮ ਤੇ ਅਕਥਾ ਬਿਨਵੰਤ ਨਾਨਕ ਸੁਣੋ ਬਿਨਤੀ ਪ੍ਰਭ ਕਰਨ ਕਾਰਨ ਸਮਰੱਥਾ ਇਹ ਜੀ ਤੇਰੇ ਤੂ ਕਰਤਾ RAM ਪ੍ਰਭ ਦੂਖ ਦਰਦ ਭ੍ਰਮ ਹਰਤਾ RAM ਬ੍ਰਹਮ ਦੂਖ ਦਰਦ ਨਿਵਾਰ ਖਿਨ ਮੈ ਰਖ ਲੇਹੋ ਦੀਨ ਦਇਆਲਾ ਮਾਤ ਪਿਤਾ ਸੁਆਮ ਸੱਜਣ ਸਭ ਜਗਤ ਬਾਲ ਗੋਪਾਲਾ ਜੋ ਸਰਣ ਆਵੈ ਗੁਣ ਨਿਧਾਨ ਪਾਵੈ ਸੋ ਬਹੁੜ ਜਨਮ ਨਾ ਮਰਤਾ ਬਿਨਵੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ ਆਠ ਪਹਾਰ ਹਰਿ ਧਿਆਈਐ RAM ਮਨ ਇਛੜਾ ਫਲ ਪਾਈਐ RAM ਮਨ ਇਛ ਪਾਈਐ ਪ੍ਰਭ ਧਿਆਈਐ ਮਿਟਹਿ ਜਮ ਕੇ ਤਰਾਸਾ ਗੋਬਿੰਦ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ਤਜ ਮਾਨ ਮੋਹ ਵਿਕਾਰ ਸਗਲੇ ਪ੍ਰਭੂ ਕੈ ਮਨ ਭਾਈਐ ਬਿਨਵੰਤ ਨਾਨਕ ਦਿਨ ਸਰੈਣੀ ਸਦਾ ਹਰਿ ਹਰਿ ਧਿਆਈਐ ਦਰਿ ਵਾਜੈ ਅਨਹਤ ਵਾਜੈ RAM ਘਟ ਘਟ ਹਰਿ ਗੋਬਿੰਦ ਗਾਜੈ RAM ਗੋਬਿੰਦ ਗਾਜੈ ਸਦਾ ਬਿਰਾਜੈ ਅਗਮ ਗੋਚਰੂ ਚਾ ਗੁਣ ਬੇਅੰਤ ਕਿਛ ਕਹਣ ਨਾ ਜਾਈ ਕੋਈ ਨਾ ਸਕੈ ਪਹੂਚਾ ਆਪ ਉਪਾਏ ਆਪ ਪ੍ਰਤਿਪਾਲੇ ਜੀ ਜੰਤ ਸਭ ਸਾਜੇ ਨਿਰਮੰਤ ਨਾਨਕ ਸੁਖ ਨਾਮ ਭਗਤੀ ਦਰ ਵੱਜੈ ਅਨਹਦ ਵਾਜੇ ਰਾਗ ਬੜਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਹਣੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਧਨ ਸਰੰਦਾ ਸੱਚਾ ਪਾਸਾਹੋ ਜਿਨ ਜਗ ਧੰਦਾ ਲਾਇਆ ਮੋਹਲਤ ਪੁੰਨੀ ਪਾਈ ਪਰੀ ਜਾਨੀ ਅੜਾ ਘਤ ਚਲਾਇਆ ਜਾਨੀ ਘਰ ਚਲਾਇਆ ਲਿਖਿਆ ਆਇਆ ਰੁਨੇ ਵੀ ਸਵਾਏ ਕਾਇਆ ਹਸਤੀ ਵੇ ਛੋੜਾ ਜਾਂ ਦਿਨ ਪੁੰਨੇ ਵੇਰੀ ਮਾਏ ਜੇਹਾ ਲਿਖਿਆ ਤੇਹਾ ਪਾਇਆ ਜੇਹਾ ਬੁਰਕ ਕਮਾਇਆ ਤਨ ਸਰੰਦਾ ਸੱਚਾ ਪਾਸਾ ਹੋ ਜਿਨ ਜਗ ਧੰਦਾ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਥੈ ਧੰਦਾ ਕੂੜਾ ਚਾਰ ਦਿਹਾ ਆਗੇ ਸਰ ਪਰ ਜਾਣਾ ਆਗੈ ਸਰ ਪਰ ਜਾਣਾ ਜੋ ਮਹਿਮਾਨਾ ਕਾਹੇ ਗਾਰਬ ਕੀਜੈ ਜਿਤ ਸੇਵਿਐ ਦਰਗਾ ਸੁਖ ਪਾਈਐ ਨਾਮ ਤਿਸੈ ਕਾ ਲੀਜੈ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਫਿਰ ਕਿਆ ਬਿਹਾਣਾ ਸਾਹਿਬ ਸੁਰਿਓ ਮੇਰੇ ਪਾਹੀਓ ਸਭਨਾ ਇਹੋ ਪਿਆਣਾ ਜੋ ਤਿਸ ਭਾਵੈ ਸਮਰਤ ਸੋਥੀਐ ਹੀਲੜਾ ਇਹੋ ਸੰਸਾਰੋ ਜਲ ਥਲ ਮਈਲ ਰਵ ਰਹਾ ਸਾਚੜਾ ਸਿਰਜਣਹਾਰੋ ਸਾਚਾ ਸਿਰਜਣਹਾਰੋ ਅਲਖਾ ਪਾਰੋ ਤਾ ਕਾ ਅੰਤ ਨਾ ਪਾਇਆ ਆਇਆ ਤਿਨ ਕਾ ਸਬਲ ਭਇਆ ਹੈ ਇਕ ਮਨ ਜਿਨੀ ਤੇ ਆਇਆ ਟਾਹੇ ਟਾਹੇ ਉਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਪਾਵੈ ਸਮਰਤ ਸੋ ਥੀਐ ਹੀਲੜਾ ਇਹੋ ਸੰਸਾਰੋ ਨਾਰ ਕਰੁਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ਵਾਲੇਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬਿਕਾਰੋ ਰੋਵਣ ਸਗਲ ਵਿਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ ਚੰਗਾ ਮੰਦਾ ਕੇ ਸੁਝੈ ਨਾਹੀ ਇਹੋ ਤਨ ਏਵੈ ਖੋਵੈ ਐਥੈ ਆਇਆ ਸਭ ਕੋ ਜਾਸੀ ਕੂੜ ਕਰਹੁ ਅਹੰਕਾਰੋ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲੈ ਪਿਆਰੋ ਵਡਹੰਸ ਮਹੱਲਾ ਪਹਿਲਾ ਆਵਹੁ ਮਿਲੋ ਸਹੇਲਿਓ ਸਚਦਾ ਨਾਮ ਲਏ ਹਮ ਰੋਵਾ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਮ ਸਾਹਿਬ ਸਮਾਲੇ ਪੰਥ ਨਿਹਾਲੇ ਅਸਾ ਪੇ ਥੈ ਜਾਣਾ ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ ਜੋ ਤਿਨ ਕਰਿ ਪਾਇਆ ਸੋ ਆਗੈ ਆਇਆ ਅਸੀਂ ਕੇ ਹੁਕਮ ਕਰੇਹਾ ਆਵ ਮਿਲੋ ਸਹੇਲੀਓ ਸਚੜਾ ਨਾਮ ਹਾ ਮਰਨ ਨਾ ਮੰਦਾ ਲੋਕਾ ਆਖੀਐ ਜੇ ਮਰ ਜਾਣਾ ਐਸਾ ਕੋਏ ਸੇਵਿਓ ਸਾਹਿਬ ਸਮਰਥ ਆਪਣਾ ਪੰਥ ਸਹੇਲਾ ਆਗੈ ਹੋਏ ਪੰਥ ਸੁਹੀ ਲੈ ਜਾਵੋ ਤਾਂ ਫਲ ਭਾਵੋ ਆਗੈ ਮਿਲੈ ਵਡਾਈ ਭੇਟੈ ਸੋ ਜਾਵੋ ਸਚ ਸਮਾਵੋ ਤਾਂ ਪਦ ਲੇਖੈ ਪਾਈ ਮਹਲੀ ਜਾਏ ਪਾਵੋ ਖਸਮੈ ਭਾਵੋ ਰੰਗ ਸਿਉ ਰਲਿਆ ਮਾਣੈ ਮਰਨ ਨਾ ਮੰਦਾ ਲੋਕਾ ਆਖਿਐ ਜੇ ਕੋਈ ਮਰ ਜਾਣਾ ਮਰਨ ਮਨਸਾ ਸੂਰਿਆ ਹਕੈ ਜੋ ਹੋਏ ਮਰਨ ਪਰਮਾਣੋ ਸੂਰੇ ਸਹੀ ਆਗੈ ਆਖਿਐ ਦਰਗਾ ਪਾਵੈ ਸਾਚੀ ਮਾਣੋ ਦਰਗਾ ਮਾਨ ਪਾਵਹਿ ਪਤ ਸਿਉ ਜਾਵਹਿ ਆਗੈ ਦੂਖ ਨ ਲਾਗੈ ਕਰਿ ਏਵ ਧਿਆਵਹਿ ਤਾਂ ਫਲ ਪਾਵਹਿ ਜਿਤ ਸੇਵੈ ਭਉ ਪਾਗੈ ਊਚਾ ਨੀ ਕਾਹਣਾ ਮਨ ਮੈ ਰਹਾਣਾ ਜਾਪੇ ਜਾਣੈ ਜਾਣੋ ਮਰਨ ਮਨ ਸਾ ਸੂਰਿਆ ਹਕ ਹੈ ਜੋ ਹੋਏ ਮਰਹਿ ਪਰਮਾਣੋ ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤੀ ਕਰੇ ਵਿਚਾਰੋ ਕੁਦਰਤ ਵਿਚਾਰੇ ਤਾਰਨ ਤਾਰੇ ਜਿਨ ਕੀ ਆਸੁਰ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ ਜਿਨ ਕਿਛ ਕੀਆ ਸੋਈ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਵਣਾਸ ਮਹੱਲਾ ਪਹਿਲਾ ਦਖਣੀ ਸੱਚ ਸਰੰਦਾ ਸੱਚਾ ਜਾਣੀਐ ਸੱਚੜਾ ਪਰਵਤ ਗਾਰੋ ਜਿਨ ਆਪੀ ਨ ਆਪ ਸਾਜਿਆ ਸੱਚੜਾ ਅਲਖ ਅਪਾਰੋ ਦੋਇ ਪੁੜ ਜੋੜ ਵਿਛੋੜਿਆਂ ਨੂੰ ਗੁਰਬਿਨ ਘੋਰ ਅੰਧਾਰੋ ਤੂਰਜ ਚੰਦ ਸਿਰਜਿਆਂ ਨੂੰ ਐਨਸ ਚਲਤ ਵਿਚਾਰੋ ਸਚੜਾ ਸਾਹਿਬ ਸੱਚ ਤੂੰ ਸਚੜਾ ਦੇਹ ਪਿਆਰੋ ਰਹਾਓ ਸਿਰ ਸਿਰਜੀ ਮੇਦਨੀ ਦੁਖ ਸੁਖ ਦੇਵਨ ਹਾਰੋ ਨਾਰੀ ਪੁਰਖ ਸਿਰਜਿਆ ਬਿਹ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀਆ ਦੇਹ ਜਿਆ ਆਧਾਰੋ ਕੁਦਰਤ ਤਖਤ ਰਚਾਇਆ ਸਚ ਨਿਵੇੜਨ ਹਾਰੋ ਆਵਾ ਗਉਣ ਸਿਰਜਿਆ ਤੂੰ ਥਿਰ ਕਰਨਾ ਹਾਰੋ ਜੰਮਣ ਮਰਨਾ ਆਇ ਗਿਆ ਬਧਿਕ ਜਿਉ ਵਿਕਾਰੋ ਭੂਡੜਾ ਨਾਮ ਵਿਸਾਰਿਆ ਭੂਡੜਾ ਕਿਆ ਤਿਸ ਚਾਰੋ ਗੁਣ ਛੋੜ ਵਿਖ ਲੱਦਿਆ ਅਵਗੁਣ ਕਾ ਵਣਜਾਰੋ ਸੱਦੜੇ ਆਏ ਤਿਨਾ ਜਾਨੀਆ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁਨਿਆ ਵਿਛੜਿਆ ਮੇਲਨਹਾਰੋ ਰੂਪ ਨਾ ਜਾਣੈ ਸੋਹਣੀਐ ਹੁਕਮ ਬੱਧੀ ਸਿਰਕਾਰੋ ਬਾਲਕ ਬਿਰਦ ਨਾ ਜਾਣਨੀ ਤੋੜਨ ਹੇਤ ਪਿਆਰੋ ਨੌ ਦਰ ਠਾਕੇ ਹੁਕਮ ਸੱਚੈ ਹੰਸ ਗਿਆ ਗਹਿਣਾਰੇ ਸਾਤ ਅਨ ਛੁੱਟੀ ਮੁਠੀ ਝੂਠ ਵਿਧਣਿਆ ਮਿਰਤ ਕੜਾ ਅੰਗਨੜੇ ਬਾਰੇ ਸੁਰਤ ਮੁਈ ਮਰਮਾਈਐ ਮਹਲ ਰੁਨੀ ਦਰਬਾਰੇ ਰੋਹੋ ਕੰਤ ਮਹਿਲਿਓ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜੇ ਪੱਟ ਅੰਬਾਰੇ ਵਾਜੇ ਵੱਜੇ ਸੱਚੀ ਬਾਣਿਆ ਪੰਚ ਮੋਏ ਮਨ ਮਾਰੇ ਜਾਨੀ ਵਿਛੁੰੜੇ ਮੇਰਾ ਮਰਨ ਪਿਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਫਿਰ ਸਚੜੈ ਏ ਪਿਆਰੇ ਤੁਸੀਂ ਰੋਗ ਹੋ ਰੋਣ ਆਈ ਹੋ ਝੂਠ ਮੁੱਠੀ ਸੰਸਾਰੇ ਹੋ ਮੁਠੜੀ ਧੰਦਾ ਤਾਹਣੀਆ ਫਿਰ ਅੜੀ ਵਿਧਣਕਾਰੇ ਘਰ ਘਰ ਕੰਤ ਮਹਿਲਿਆ ਰੂੜੈ ਹੇਤ ਪਿਆਰੇ ਮੈਂ ਫਿਰ ਸੱਚ ਸਾਲਾਹਣਾ ਹੋਰ ਹਸੇੜੀ ਨਾਮ ਪਤਾਰੇ ਗੁਰ ਮਿਲਿਆ ਵੇਸ ਪਲਟਿਆ ਸਾਤਨ ਸਚ ਸੀਗਾਰੋ ਆਪ ਹੋ ਮਿਲੋ ਸਹੇਲਿਓ ਸਿਮਰੋ ਸਿਰਦਣਹਾਰੋ ਬਈਰ ਨਾਮ ਸੋ ਹਾਗਣੀ ਸੱਚ ਸਵਾਰਨ ਹਾਰੋ ਗਾਵਹੁ ਗੀਤ ਨ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰ ਸਮਾਇਆ ਸੋ ਸਾਹਿਬ ਕੁਦਰਤ ਜਾਣ ਹੋਵਾ ਸਚੜਾ ਦੂਰ ਨ ਭਾਲੀਐ ਕਟ ਕਟ ਸ਼ਬਦ ਪਛਾਣੋਵਾ ਸਚ ਸ਼ਬਦ ਪਛਾਣੋ ਦੂਰ ਨ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਸੁ ਪਾਏ ਬਿਨ ਨਾਵੇ ਪਿੜ ਕਾਚੀ ਜਿਨ ਥਾਪੀ ਵਿਦ ਜਾਣਾ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉਠ ਚੱਲਣਾ ਅਧ ਪੰਧੈ ਹੈ ਸੰਸਾਰੋ ਵਾ ਸਿਰ ਸਿਰ ਸਚੜਾ ਲਿਖਿਆ ਦੁਖ ਸੁਖ ਪੁਰ ਵਿਚਾਰੋ ਵਾ ਦੁਖ ਸੁਖ ਦੀਆ ਜਿਹਾ ਕੀਆ ਸੋ ਨਿਭੈ ਜੀਏ ਨਾਲੇ ਜਿਹੇ ਕਰਉ ਕਰਾਏ ਕਰਤਾ ਦੂਜੀ ਕਾਰਨਾ ਪਾਲੇ ਆਪ ਨਿਰਾਲਮ ਧੰਦਾ ਬਾਤੀ ਕਰ ਹੁਕਮ ਛਡਾਵਣ ਹਾਰੋ ਅੱਜ ਕਰ ਕਰਦਿਆ ਕਾਲ ਵਿਆਪੈ ਦੂਜੈ ਭਾਇ ਵਿਕਾਰੋ ਜਮ ਮਾਰਗ ਪੰਥ ਨਾ ਸੁਝੀ ਉਛੜਿਆ ਦ ਗਵਾਰੋਵਾ ਨਾ ਜਲ ਲੇਪ ਤੁਲਾਇਆ ਨਾ ਭੋਜਨ ਪ੍ਰਕਾਰੋਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਉਭਉ ਨਾ ਦੀਸੈ ਘਰ ਬਾਰੋ ਇਬਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵਹਿ ਰਵਹਿ ਸੋ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁਠੜੀ ਧੰਧੜਾ ਰੋਣ ਹਾਰੇ ਵਾ ਧੰਦਾ ਰੋਵੈ ਮੈਲ ਨਾ ਤੋਵੈ ਸੁਖ ਨੰਤਰ ਸੰਸਾਰੋ ਜਿਉ ਬਾਜੀਗਰ ਪਰਮੈ ਪੂਲੈ ਝੂਠ ਮੁਠੀ ਅਹੰਕਾਰੋ ਆਪੇ ਮਾਰਗ ਪਾਵਨ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰੈ ਰਾਖੇ ਨਾਨਕ ਸਾਜ ਸੁਭਾਏ ਪੜਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹੋ ਜਗ ਝੂਠ ਵਾ ਸੱਚਾ ਘਰ ਸੱਚੜੈ ਸੇਵੀਐ ਸੱਚ ਖਰਾ ਸਚਿਆਰੋਵਾ ਕੂੜ ਲਬ ਜਾ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰ ਆਓ ਨਾ ਬੈਸੋ ਕਹੀਐ ਜਿਉ ਸੁਣੈ ਘਰ ਕਾਓ ਜੰਮਣ ਮਰਨ ਵੱਡਾ ਵਿਛੋੜਾ ਸਹਿ ਜਗ ਸਵਾਏ ਲਬ ਧੰਦਾ ਮਾਇਆ ਜਗਤ ਭੁਲਾਇਆ ਕਾਲ ਖੜਾਰੂ ਆਏ ਬਾਬਾ ਆਵੋ ਭਾਈਓ ਗਲ ਮਿਲਾ ਮਿਲ ਮਿਲ ਦੇਹ ਆਸੀ ਸਾਹੇ ਬਾਬਾ ਸਚੜਾ ਮੇਲ ਨਾ ਚੁਕਈ ਪ੍ਰੀਤਮ ਕੀਆ ਦੇਹ ਸਾਹੇ ਆਸੀ ਸਾ ਦੇਵ ਹੋ ਭਗਤ ਕਰੇਵ ਹੋ ਮਿਲਿਆ ਕਾ ਕਿਆ ਮੇਲੋ ਇਕ ਭੂਲੇ ਵਹੁ ਥੇ ਹੋ ਥਾਵਹੁ ਗੁਰ ਸਬਦੀ ਸਜ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸੁਹਾਣਾ ਜੁਗ ਜੁਗ ਸਾਚਾ ਵੇਸੇ ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲ ਖੋਲੇ ਪਾਸੇ ਬਾਬਾ ਨਾਗੜਾ ਆਇਆ ਜਗ ਮਹਿ ਦੁਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰ ਕਮਾਇਆ ਬਹਿ ਸਾਚੈ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਵਣ ਯਾਰੀ ਕਾਵਣ ਪਾਏ ਬਹੁ ਰੰਗੀ ਗਲ ਤਾਗਾ ਹੋਛੀ ਮਤ ਪਿਆ ਮਨ ਹੋਛਾ ਗੁੜ ਸਾ ਮੱਖੀ ਖਾਇਆ ਨਾ ਮਰ ਜਾਦ ਆਇਆ ਕਲ ਪੀਤਰੇ ਨਾ ਗੋ ਬੰਦ ਚਲਾਇਆ ਬਾਬਾ ਰੋਵੋ ਜੇ ਕਿਸੈ ਰੋਣਾ ਜਾਨੀ ਜੜਾ ਬੰਦ ਪਠਾਇਆ ਹੈ ਲਿਖੇੜਾ ਲੇਖ ਨਾ ਮੇਟਿਐ ਦਰਿਆ ਕਾਲ ਆਇਆ ਹੈ ਆਕਾਰ ਆਇਆ ਜਾਤ ਪਾਇਆ ਰੁਨੇ ਰੋਣ ਹਾਰੇ ਪੁੱਤ ਪਾਈ ਪਾਤੀ ਦੇ ਰੋਵੇ ਪ੍ਰੀਤਮ ਅਤ ਪਿਆਰੇ ਪੈ ਰੋਵੈ ਗੁਣਸਾਰ ਸੰਭਾਲੇ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸੇ ਜਾਣਾ ਰੋਵੈ ਸਚ ਸੰਭਾਲੇ